ਪੌੜੀ ਸੱਸਾ ਸ਼ਰਨ ਪਰੇ ਅਭਾਰੇ ਸ਼ਾਸਤਰ ਸਿਮਰਤ ਵੇਦ ਪੁਕਾਰੇ ਇੱਥੋਂ ਸ਼ੁਰੂ ਹੋ ਗਈ ਹੁਣ ਉਹਨਾਂ ਦੀ ਆਤਮ ਕਥਾ ਪੰਜ ਪਾਸ਼ਾ ਇਹ ਆਤਮ ਕਥਾ ਸ਼ੁਰੂ ਪਹਿਲਾਂ ਆਪਣੇ ਮਨ ਨੂੰ ਕਿਹਾ ਵੀ ਤੂੰ ਛੱਡ ਪਰੇ ਕਹਿ ਲੈ ਜੋ ਕਹਿਣਾ ਸੀ ਦਫਾ ਹੁਣ ਦੇ ਜਿਹਨੂੰ ਜਿਹਨੇ ਮੰਨਣਾ ਮੰਨੇ ਨਾ ਮੰਨਣਾ ਮੰਨਣਾ ਫਿਰ ਮੇਰੇ ਮਨ ਤੂੰ ਤਾਂ ਸਾਧੂ ਦੀ ਓਟ ਕੋ ਉਪਤ ਸਿਆਣ ਵਿੱਚ ਛੱਡ ਦੇ ਤੂੰ ਛੱਡ ਦੇ ਲੋਕ ਚਾਹੇ ਛੱਡਣ ਨਾ ਛੱਡਣ ਇੱਥੋਂ ਆਤਮ ਕਥਾ ਸ਼ੁਰੂ ਹੈ ਹੁਣ ਸੰਦ ਆ ਗਿਆ ਸੁਸਾ ਸ਼ਰਨ ਪਰਿਆ ਬਹਾਰੇ ਹਾਂ ਮੈਂ ਤਾਂ ਹਾਰ ਕੇ ਸ਼ਰਨ ਪਰ ਗਿਆ ਆਪਣੀ ਗੱਲ ਹੈ ਜਿਹੜੇ ਹਾਰ ਕੇ ਸ਼ਰਨ ਪੈ ਜਾਣਗੇ ਜਿਹੜੇ ਨਹੀਂ ਹਾਰ ਮੰਨਦੇ ਮਨ ਮਨ ਹਾਰੇ ਤੇ ਜੀਤ ਹੈ ਮਨ ਕੇ ਜੀਤੇ ਹਾਰ ਉਹ ਜੀਵਨ ਦੀ ਬਾਜੀ ਹਾਰ ਜਾਣਗੇ ਜਿਹੜਾ ਮਨ ਹਾਰਿਆ ਨਹੀਂ ਨਾ ਛੱਡ ਪਿਆ ਨਹੀਂ ਉਹ ਜੀਵਨ ਦੀ ਬਾਜੀ ਹਾਰ ਗਿਆ ਜਿਹੜਾ ਮਨ ਨੇ ਹਾਰ ਮੰਨ ਲਈ ਉਹ ਜੀਵਨ ਦੀ ਬਾਜੀ ਜਿੱਤ ਗਿਆ ਮਨ ਕੇ ਹਾਰੇ ਜੀਤਾ ਹੈ ਜੇ ਮਨ ਹਾਰ ਗਿਆ ਇੱਥੇ ਆ ਗਿਆ ਤਾਂ ਬਾਜੀ ਜਿੱਤ ਗਿਆ ਜਨਮ ਬਦਾਰ ਜਿੱਤ ਗਿਆ ਜੇ ਮਨ ਨਾ ਬਣਿਆ ਪਖੰਡਵਾਜ ਫਸਿਆ ਰਿਹਾ ਮਾਇਆ ਨੂੰ ਛੱਡਣਾ ਨਾ ਬਣਿਆ ਲੈ ਜੀ ਕਿੱਥੇ ਕਿਵੇਂ ਸਰਦਾ ਫਿਰ ਸਮਝੋ ਜੀਵਨ ਹਾਰ ਗਿਆ ਜੂਏ ਜ ਹਾਰ ਗਿਆ ਜੀਵਨ ਕੌਡੀ ਬਦਲੇ ਚਲਿਆ ਗਿਆ ਜੀਰਾ ਜਨਮ ਅਮੋਲ ਹੈ ਕੌਡੀ ਬਦਲੇ ਜਾ ਕੌਡੀ ਬਦਲੇ ਜਾ ਫਿਰ ਸ਼ੁਰੂ ਹੋ ਗਈ ਇਥੋਂ ਆਤਮ ਕਥਾ ਆਤਮ ਕਥਾ ਹੀ ਰਹੂ ਅੱਗੇ ਤੱਕ ਸ਼ਾਸਤਰ ਸਿਮਰਤੀ ਵੇਦ ਪੁਕਾਰੇ ਸਸਾ ਸ਼ਰਨ ਪਰੇ ਅਭਾਰੇ ਸ਼ਾਸਤਰ ਸਿਮਰਤਿ ਵੇਦ ਪੁਕਾਰੇ ਸ਼ਾਸਤਰ ਸਿਮਰਤ ਵੇਦ ਵੀ ਇਹੀ ਗੱਲ ਕਹਿੰਦੇ ਨੇ ਇਹ ਅਸੀਂ ਖੋਜਿਆ ਉਹਨਾਂ ਚੋਂ ਸ਼ਾਸਤਰ ਸਿਮਰਤ ਵੇਦ ਵੀ ਇਹੀ ਗੱਲ ਕਹਿੰਦੇ ਨੇ ਭਾਈ ਨਾਮ ਨਾਲ ਜੁੜੋ ਨਾਮ ਦੇ ਬਿਨਾਂ ਨਹੀਂ ਛੁਟਕਾਰਾ ਹੈ ਕਹਿ ਦਿੰਦੇ ਨੇ ਇਹ ਗੱਲ ਸਾਰੇ ਸਾਰੇ ਪ੍ਰਚਾਰਕ ਕਹਿੰਦੇ ਨੇ ਇਹ ਗੱਲ ਪਰ ਨਾਮ ਤੇ ਆ ਕੇ ਨਾਮ ਦੀ ਵਿਆਖਿਆ ਹੋਰ ਕਰਦੇ ਨਾਮ ਉਹਨੇ ਕੋਈ ਕਹਿੰਦਾ ਨਾਮ ਦੀ ਨਾਮ ਅਸਲ ਕੀ ਹੈ ਇਹਦੇ ਬਾਰੇ ਭਲੇਖਾ ਨਾਮ ਕੀ ਹੈ ਇਹ ਨਹੀਂ ਕੋਈ ਦੱਸਦਾ ਨਾਮ ਨਾਮ ਦਾ ਰੌਲਾ ਪਾ ਸਾਰੇ ਬੋਲਦੇ ਨੇ ਇਸ ਕਰਕੇ ਲੋਕ ਫਸਦੇ ਨੇ ਵੀ ਵੀ ਨਾਮ ਦੀ ਗੱਲ ਕਰਦੇ ਵੀ ਕਰਦੇ ਨਾਮ ਨਾਮ ਦੀ ਗੱਤ ਨਹੀਂ ਜਾਣੀ ਕੈਸੇ ਹੋ ਤੁਸ ਪਰ ਨਾਮ ਨਾਮ ਬਖਾਣੇ ਨਾਨਕ ਨੇ ਨਾਮੇ ਬਖਾਨ ਕੀਤਾ ਹੈ ਨਾਮ ਦੱਸਿਆ ਨਾਮ ਕੀ ਹੈ ਇਹ ਕੋ ਨਾਮ ਹੁਕਮ ਹੈ ਸਾਰਾ ਹੁਕਮ ਹੈ ਨਾਮ ਆ ਸਾਰਾ ਹੁਕਮ ਹੈ ਮੈਂ ਕਹਿਆ ਸਭ ਹੁਕਮ ਹੋ ਜੀ ਜੋ ਗੁਰਬਾਣੀ ਚ ਕਹਿਆ ਸਾਰਾ ਹੁਕਮ ਕਿਹਾ ਹੁਕਮ ਹੈ ਨਾਮ ਇਸ ਕਰਕੇ ਗੁਰਬਾਣੀ ਹਰ ਨਾਮ ਸਮਾਇਆ ਗੁਰਬਾਣੀ ਹਰ ਨਾਮ ਸਮਾਇਆ ਹੈ ਇਹ ਚੋਂ ਰੜਕ ਕੇ ਪ੍ਰਾਪਤ ਕਰਨਾ ਪਊਗਾ ਜਿਵੇਂ ਮੱਖਣ ਹੁੰਦਾ ਦੁੱਧ ਚ ਸਮਾਇਆ ਹੋਇਆ ਐਵੇਂ ਜੋ ਰੜਕ ਕੇ ਵਿਚਾਰ ਕੇ ਰੜਕਣ ਦਾ ਮਤਲਬ ਹੈ ਮਨ ਕਾ ਬਲੋਵੜਾ ਲੋਭ ਮੇਰੇ ਪੜੇ ਹਰ ਕਾ ਬਲੋਵੜਾ ਮਨ ਕਾ ਵਿਚਾਰ ਸ਼ਬਦ ਕਾ ਵਿਚਾਰ ਹਰ ਕਾ ਬਲੋਵੜਾ ਕੀ ਹੈ ਹਰ ਕਾ ਬਲੋਵੜਾ ਵੀ ਨਾ ਕੁਝ ਹੋਰ ਮੰਨ ਲੈਣ ਹਰ ਕਾ ਬਲੋਵੜੇ ਦਾ ਤਾਂ ਅਰਥ ਦੱਸੇ ਹਰ ਕਾ ਬਲੋਵੜਾ ਆ ਜਿਹੜਾ ਗੁਰਬਾਣੀ ਦੇ ਵਿਚਾਰ ਕਰਨਾ ਇਹੀ ਹਰ ਕਾ ਬਲੋਵੜਾ ਕਿਤੇ ਹੋਰੇ ਕੁਝ ਕਰਨਾ ਵੀ ਨਹੀਂ ਕੀ ਪਤਾ ਉਹ ਪਤਰੀ ਪਾ ਕੇ ਚਾਟੀ ਜਿਹੀ ਡਕਣ ਲੱਗ ਜਾਂਦੇ ਸਭ ਇਹਨਾਂ ਦਾ ਵੀ ਪਤਾ ਸੰਤਾਂ ਕੀ ਅਰਥ ਕਰ ਲੈਣ ਕਿਸੇ ਗੱਲ ਦੇ ਕਹਿੰਦੇ ਜੀ ਲਿਖ ਕੇ ਨਾ ਕਾਗਜ਼ਾਂ ਤੇ ਗੁਰਬਾਣੀ ਚਾਟੀ ਚ ਪਾ ਕੇ ਰਣ ਕੋ ਐ ਲਾ ਦਿੰਦੇ ਇਹਨਾਂ ਦਾ ਪਖੰਡ ਚ ਲਾਉਣੇ ਨੇ ਜੋ ਜੀ ਫਰਾਨੇ ਸੰਤ ਠੀਕ ਕਹਿੰਦੇ ਇਹ ਅੰਮ੍ਰਿਤ ਕੱਢਿਆ ਸੀ ਪਿਓ ਇਹਦਾ ਕੁਝ ਵੀ ਕਰ ਸਕਦੇ ਨੇ ਇਹਨਾਂ ਦਾ ਨਹੀਂ ਸ਼ਾਤਰ ਦਿਮਾਗ ਨੇ ਸ਼ਾਤਰਾਂ ਦਾ ਕੀ ਹੁੰਦਾ ਨਵੀਂ ਤੇ ਨਵੀਂ ਕਾਢ ਘੜ ਲੈਂਦੇ ਨੇ ਲੋਕਾਂ ਨੂੰ ਪਰਮਾਨੰਦ ਨੇ ਉੱਤੇ ਹਰੇ ਗੱਲ ਦੱਸਦੀ ਹਰ ਕਾ ਬਲੋਣਾ ਕੀ ਹੈ ਹਰ ਹਰ ਲੈ ਕੇ ਹਰ ਹਰ ਲੈ ਕੇ ਰੜਕਣ ਲੱਗ ਜਾਂਦੇ ਕਾ ਜਾਂਦੇ ਇਹਨਾਂ ਨੂੰ ਕੀ ਫਰਕ ਪੈਂਦਾ ਸ਼ਬਦ ਦਾ ਵਿਚਾਰਾ ਜੋ ਹੈ ਗੁਰਬਾਣੀ ਦੀ ਜੋ ਵਿਚਾਰਾ ਇਹ ਹਰ ਕਾ ਬਲੋਣਾ ਹੂੰ ਸੋਧਤ ਸੋਧਤ ਸੋਧ ਦੀ ਵਿਚਾਰਾ ਸੋਧਤ ਸੋਧਤ ਦੋ ਵਾਰ ਹੈ ਕੀ ਸੋਧਿਆ ਦੋ ਚੀਜ਼ਾਂ ਸੋਧੀਆਂ ਗੁਰਬਾਣੀ ਸ਼ਬਦ ਦਾ ਵਿਚਾਰਾ ਹੈ ਗੱਲ ਹੈ ਸੋਧਿਆ ਕੀ ਦੋ ਚੀਜ਼ਾਂ ਸੋਧਣੀਆਂ ਨੇ ਦੋ ਪੱਖ ਨੇ ਬਾਣੀ ਦੇ ਸੋਧਣ ਵਾਲੇ ਇੱਕ ਤਾਂ ਸੋਧਣੀ ਹੈ ਵਿਦਿਆ ਵਿਦਿਆ ਸੋਧੇ ਤਤ ਹੈ ਇੱਕ ਸੋਧਣੀ ਹੈ ਵਿਚਾਰਧਾਰਾ ਵਿਦਿਆ ਸੋਧ ਕੇ ਵਿਚਾਰਧਾਰਾ ਸੋਧ ਹੋਊ ਨਹੀਂ ਸੋਧ ਨਹੀਂ ਵਿਚਾਰਧਾਰਾ ਕੀ ਸੋਧਣੀ ਹੈ ਹੁਣ ਨੇਤਰ ਰੱਖਾਂ ਅੱਖਾਂ 'ਚ ਕੀ ਫਰਕ ਹੈ ਵਿਚਾਰਤਾ ਇਹ ਹੈ ਕਿ ਨਿਰਾਕਾਰ ਦੀ ਗੱਲ ਹੈ ਸਰੀਰ ਦੀ ਗੱਲ ਹੈ ਨਹੀਂ ਵਿਚਾਰਧਾਰਾ ਉਹ ਗੱਲ ਨਿਰਾਕਾਰ ਦੀ ਹੈ ਸਰੀਰ ਦੀ ਹੈ ਨਹੀਂ ਅੰਦਰਲਾ ਸਰੀਰ ਹੈ ਬਾਹਰਲਾ ਹੈ ਨਹੀਂ ਪਹਿਲਾਂ ਤਾਂ ਵਿਦਿਆ ਵਿੱਚ ਕੀ ਹੈ ਚਾਰ ਪਦਾਰਥ ਚਾਰ ਯੁੱਗ ਇਹ ਵਿਦਿਆ ਦੀ ਗੱਲ ਇਹਨਾਂ ਦੇ ਚਾਰ ਪਦਾਰਥ ਵੀ ਗਲਤ ਚਾਰ ਯੁੱਗ ਵੀ ਗਲਤ ਚਾਰੇ ਬਾਣੀਆਂ ਵੀ ਗਲਤ ਚਾਰ ਬਾਣੀਆਂ ਸਹੀ ਫਿਰ ਜੀ ਸਹੀ ਆ ਗੁਰਬਾਣੀ ਨੇ ਸਹੀ ਮੰਨ ਲਈ ਚਾਰ ਬਾਣੀਆਂ ਇਹਨਾਂ ਵਾਲੀਆਂ ਬਿਲਕੁਲ ਗਲਤ ਇਹਨਾਂ ਵਾਲੀ ਆਕਾਸ਼ ਬਾਣੀ ਜੂ ਕੇ ਬਾਹਰ ਹੈ ਬਾਹਰੋਂ ਅੰਦਰ ਨੂੰ ਆਉਂਦੀ ਹੈ ਸਾਡੀ ਅੰਦਰੋਂ ਬਾਹਰ ਨੂੰ ਜਾਂਦੀ ਹੈ ਬਣ ਸਾਡਾ ਫੁਰਨਾ ਬਾਣੀ ਅੰਦਰੋਂ ਪਹਿਲਾਂ ਆਉਂਦੀ ਹੈ ਬਾਹਰ ਨੂੰ ਜਾਂਦੀ ਹੈ ਸਾਡੀ ਬਾਣੀ ਅੰਦਰ ਹੈ ਅਜੋ ਜਿਹੜੀ ਗੱਲ ਬੋਲੀ ਨਹੀਂ ਗੱਲ ਮਨ ਦੇ ਵਿੱਚ ਹੈ ਗੱਲ ਚਿੱਤ ਦੇ ਵਿੱਚ ਹੈ ਉਹ ਪਰਵਾਣੀ ਹੈ ਬੋਲੀ ਨਹੀਂ ਹੈ ਇਹ ਕਹਿੰਦੇ ਨੇ ਪਰਵਾਣੀ ਬਾਹਰ ਹੈ ਕਿ ਉਹ ਬਾਣੀ ਬਾਹਰੋਂ ਹੁੰਦੀ ਹੈ ਇਹਨਾਂ ਦਾ ਆਕਾਸ਼ ਬਾਹਰ ਹੈ ਸਾਡਾ ਆਕਾਸ਼ ਅੰਦਰ ਹੈ ਤਾਂ ਕਰਕੇ ਬਾਣੀਆਂ ਦਾ ਫਰਕ ਪਿਆ ਹੋਇਆ ਕਿ ਇਹਨਾਂ ਦੇ ਜਿਹੜੇ ਤਿੰਨ ਯੁੱਗ ਨੇ ਮਾਇਆ ਦੇ ਵਿੱਚੋਂ ਕਿ ਚੌਥਾ ਯੁੱਗ ਇਹਨਾਂ ਨੇ ਮਾਇਆ ਦੇ ਵਿੱਚ ਬਣਾ ਲਿਆ ਚੌਥਾ ਜੋ ਜਿਹੜਾ ਹੈਗਾ ਉਹ ਮਾਇਆ ਤੇ ਪਰੇ ਆਦ ਸੱਚ ਮਾਇਆ ਤੇ ਪਰੇ ਜੁਗ ਆਦ ਸੱਚ ਜੁਗ ਸ਼ੁਰੂ ਹੈ ਉਦੋਂ ਹੈ ਜੁਗ ਜਦ ਕਾਲ ਹੈ ਕਾਲ ਤੋਂ ਸ਼ੁਰੂ ਹੈ ਤਿੰਨੇ ਭਵਨ ਤਿੰਨੇ ਜੁਗ ਨੇ ਤਿੰਨਾ ਭਵਨਾ ਜੋਤੀ ਕੋ ਤਿੰਨਾ ਜੁਗਾਂ ਚ ਕੋ ਜੋਤੀ ਘੁੰਮਦੀ ਹੈ ਜਿੰਨਾ ਜਰ ਘੁੰਮਦੀ ਹੈ ਤਿੰਨ ਜੁਗ ਨੇ ਜਦ ਬਾਹਰ ਚਲੀ ਗਈ ਚੌਥੇ ਚਲੀ ਗਈ ਉੱਥੇ ਘੁੰਮਣ ਕੇ ਰੱਬ ਉਹ ਸੱਚ ਜੁਗ ਹੈ ਆਹ ਰਚਨਾ ਯੁੱਗ ਲੱਗੇ ਬਸ ਆਦ ਸੱਚ ਨਾਲ ਜੁਗ ਕਿੱਥੇ ਲੱਗੇ ਜੁਗ ਆਦ ਸੱਚ ਜੁਗ ਤਾਂ ਉਹਨੇ ਬਣਾਏ ਨੇ ਅਰਬ ਦੇ ਨਰਬਦ ਕਾਰਾ ਜਦ ਹੈਗਾ ਅਰਬਾ ਖਰਬਾ ਸਾਲ ਤੱਕ ਨੂਰ ਉਹ ਜੋ ਕਿਹੜਾ ਫਿਰ ਉੱਥੇ ਤਾਂ ਮਾਇਆ ਹੈ ਉਹਦੀ ਰਚਨਾ ਹੀ ਨਾਲੇ ਜਿੱਥੇ ਸੱਚ ਸੱਤ ਯੁਗ ਹੈ ਉੱਥੇ ਝੂਠ ਮਾਇਆ ਕਿਵੇਂ ਹੋ ਜੂ ਇਹ ਸ੍ਰਿਸ਼ਟੀ ਕਿਨੇ ਸਾਜੀ ਹੈ ਪਾਪ ਪੁੰਨ ਨੇ ਪਾਪ ਪੁੰਨ ਦੋਨੋਂ ਪਾਈ ਦੋ ਮਿਲ ਕੇ ਸਿਸ਼ਟਮ ਪਾਈ ਉੱਤੇ ਪਾਪ ਸਾਡੇ ਵਿੱਚ ਕਿਵੇਂ ਇਹਦਾ ਉਹ ਸੱਚਖੰਡ ਜੀ ਵੀ ਪਾਪ ਹੈ ਫਿਰ ਫਿਰ ਸੱਚਖੰਡ ਪੰਜਵਾਂ ਯੁੱਗ ਹੋਇਆ ਜਦ ਸ੍ਰਿਸ਼ਟੀ ਹੈ ਨਹੀਂ ਸੰਸਾਰ ਹੈ ਨਹੀਂ ਜੀਵ ਤਾਂ ਹੈਗੇ ਸਾਰੇ ਸੱਚਖੰਡ ਤਾਂ ਹੈਗਾ ਆਤਮਾਵਾਂ ਤਾਂ ਹੈਗੀਆਂ ਨੇ सृष्टि नहीं प्रकट की थी उस समझदा फिर पंजमा युग हो गया हो ਉਹਦੀ ਵਿਆਖਿਆ ਕਦੇ ਨਹੀਂ ਕਰਦੇ ਇਹ ਜੁਗਾਂ 'ਚ ਫਸੇ ਹੋਏ ਨੇ ਤਾਂ ਹੀ ਲਿਖਿਆ ਨਾ ਗੁਰੂ ਕੀ ਪੂਜੇ ਜੁਗ ਤੇ ਤੁਆਰੇ ਜੁਗ ਚਾਰੇ ਨੇ ਪਰ ਪੂਜੇ ਗੁਰਮੁਖਾਂ ਨੇ ਕੱਟ ਕੱਟ ਵਰਤੇ ਉਧਰ ਮਜਾ ਰਹੇ ਇਹ ਤਾਂ ਅੰਦਰ ਆਦਮੀ ਦੀ ਅਵਸਥਾ ਹੈ ਜੁਗਾਂ ਦੀ ਇਹਦਾ ਹਿਰਦੇ 'ਚ ਵਰਤਦੇ ਹੁੰਦੇ ਨੇ ਬਾਹਰ ਤਾਂ ਉਹੀ ਪੌਣ ਉਹੀ ਪਾਣੀ ਕੋਈ ਧਰਤੀ ਹੋਈ ਸੂਰਜ ਬਾਹਰੀ ਜੋ ਬੰਦੇ ਫਿਰ ਨਾਮ ਜਿਹੜਾ ਨਾਮ ਸਦਾ ਹੀ ਨਾਮ ਤਾਂ ਉੱਤਮ ਹੈ ਨਾਮ ਸਦਾ ਹੀ ਉੱਤਮ ਇਹ ਕਹਿੰਦੇ ਕਾਜੂ ਚ ਨਾਮ ਹੁੰਦਾ ਹੁੰਦਾ ਹੀ ਬਾਕੀ ਇਹ ਸਾਬੇ ਇਹਨਾਂ ਉਲਟ ਊਟ ਪਟਾਂਗ ਗੱਲਾਂ ਕੀਤੀ ਹੋਈਆਂ ਉਲਝੇ ਹੰਗੇ ਵਿਦਵਾਨਾਂ ਦੀਆਂ ਕਿ ਉਹਨਾਂ ਨੂੰ ਲੱਭਿਆ ਕੁਝ ਹੈ ਨਹੀਂ ਹੁੰਦਾ ਲਾ ਲਈ ਇਸ ਕਰਕੇ ਉਹ ਵੀ ਸਾਡੇ ਨਹੀਂ ਇਹ ਵਿਦਿਆ ਦੀ ਸੋਧ ਹੈ ਕਹਿਣ ਦਾ ਮਤਲਬ ਇਹ ਵਿਦਿਆ ਦੀ ਸੋਧ ਕਿਉਂਕਿ ਵਿਦਵਾਨਾਂ ਨੇ ਜੋ ਉਲਟਾ ਕਰਤਾ ਵਿਦਿਆ ਦੇ ਵਿੱਚ ਅਵਿਦਿਆ ਰਲਾਤੀ ਉਹਨੂੰ ਅਵਿਦਿਆ ਕਹਿੰਦੇ ਨੇ ਮਾਦੋ ਅਵਿਦਿਆ ਹੈ ਤਕੀਨ ਵਿਵੇਕ ਦੀ ਗੁਮਲੀਨ ਇਹਨਾਂ ਨੇ ਲੋਕਾਂ ਦਾ ਵਿਵੇਕ ਦੀ ਕਿਉਂ ਲੀਨ ਹੋ ਗਿਆ ਅਵਿਦਿਆ ਜਿਹੜੀ ਫੈਰਾਤੀ ਨਾ ਰਿਸ਼ੀਆਂ ਮੁਨੀਆਂ ਨੇ ਉਹਦੇ ਨਾਲ ਇਹਨਾਂ ਨੇ ਪ੍ਰੇਮ ਕਰ ਲਿਆ ਉਹਨੂੰ ਸਹੀ ਮੰਨ ਲਿਆ ਹਿਤਕੀਨ ਹਿਤਕਾਰੀ ਮੰਨ ਲਿਆ ਉਹਨੂੰ ਵਿਦਿਆ ਹਿਤਕਾਰੀ ਨਹੀਂ ਹੈ ਇਹ ਵਿਦਿਆ ਵਿਦਿਆ ਜਿਹਨੂੰ ਸੰਸਾਰ ਵਿਦਿਆ ਕਹਿੰਦਾ ਇਹੀ ਤਾਂ ਵਿਦਿਆ ਹੈ ਸਾਰਾ ਸੰਸਾਰ ਮੰਨਦਾ ਮਰ ਗਿਆ ਆਦਮੀ ਸੁਪਰੀਮ ਕੋਰਟ ਆ ਹਾਈ ਕੋਰਟ ਆ ਮੰਨਦੀਆਂ ਨੇ ਆਦਮੀ ਵਰਗਾ ਕੁਰਬਾਨੀ ਨਹੀਂ ਮੰਨਦੀ ਵਰਗਾ ਕੱਲੋ ਕੀ ਕਰੋ ਇਹਨੂੰ ਸਾਰੇ ਮੱਥਾ ਟੇਕਦੇ ਜੱਜ ਵੀ ਮਿਨਿਸਟਰ ਵੀ ਕਾਨੂੰਨ ਬਣਾਉਣ ਵਾਲੇ ਵੀ ਕਾਨੂੰਨ ਅਪਲਾਈ ਕਰਨ ਵਾਲੇ ਵੀ ਹੱਥਕੜੀਆਂ ਲਾਉਣ ਵਾਲੇ ਵੀ ਸਾਰੇ ਆਦੇ ਮੱਥਾ ਟੇਕਦੇ ਕਹਿੰਦੇ ਮੱਥਾ ਟੇਕਦੇ ਤੁਹਾਡੇ ਦਾ ਖਰਾਬ ਹੈ ਉਹ ਜੀਵਾਤਮਾ ਨਹੀਂ ਮਰਦੀ ਹੁੰਦੀ ਇਹ ਜੁੜੇ ਹੋਏ ਨੇ ਸਰੀਰ ਨਾਲ ਉਦੋਂ ਕਹਾਂ ਇਹਨਾਂ ਨੂੰ ਪਤਾ ਹੀ ਨਹੀਂ ਵਿਦਵਾਨਾਂ ਨੂੰ ਹੁੰਦਾ ਜਿੰਨਾ ਜਰ ਸਰੀਰ ਹੈ ਉਹਨਾਂ ਜਰ ਨੂੰ ਪਤਾ ਬਾਕੀ ਆਤਮਾ ਜਾਂ ਨਿਕਲਦੀ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਕਿੱਥੇ ਜਾਂਦੀ ਹੈ ਕੀ ਕਰਦੀ ਹੈ ਕੀ ਨਹੀਂ ਹੁੰਦੀ ਗੁਰਬਾਣੀ ਸਾਰਾ ਜਾਣਨ ਪਉਂਦੀ ਹੈ ਜਾਂ ਸੱਚਖੰਡ ਤੋਂ ਆਈ ਹੈ ਜਾਂ ਤੋਂ ਲੈ ਕੇ ਜਾਣ ਤੱਕ ਦਾ ਸਾਰੀ ਕਹਾਣੀ ਦੱਸਦੀ ਹੈ ਇਹ ਹਰ ਹਕੀਕਤ ਹੈ ਇਹ ਰਾਮ ਹੈ ਕਿਵੇਂ ਇਹਨੂੰ ਬਣਵਾਸ ਹੋਇਆ ਬਣਵਾਸ ਕਿੱਥੋਂ ਹੋਇਆ ਸੱਚਖੰਡ ਤੋਂ ਹੋਰ ਹੋਇਆ ਨੂੰ ਯੁੱਧਿਆ ਤੋਂ ਬਣਵਾਸ ਇਹਨੂੰ ਸੱਚਖੰਡ ਤੋਂ ਹੋਇਆ ਹੋਇਆ ਬਣਵਾਸ ਰਾਮ ਸਭਾ ਘਟ ਰਾਮ ਬੋਲੇ ਸਾਰਿਆਂ ਦੇ ਅੰਦਰ ਹੈ ਰਾਮ ਯੁੱਧਿਆ ਜੋ ਨਹੀਂ ਵਿਸ਼ਵਾਸ ਬਣਵਾਸ ਹੋਇਆ ਬਣਵਾਸ ਹੋਇਆ ਸੱਚਖੰਡ ਤੋਂ ਸੱਚਖੰਡ ਦਾ ਘਰ ਹੈ ਯੁੱਧਿਆ ਰਾਮ ਯੁੱਧਿਆ ਜੰਮਿਆ ਉਹ ਮਰ ਗਿਆ ਉਹ ਖਬਰੀ ਜੰਮਿਆ ਸੀ ਨਾ ਜੰਮਿਆ ਸੀ ਚਲੋ ਉਹ ਜਾਣ ਆਪਾਂ ਨੇ ਕੀ ਲੈਣਾ ਇਸ ਗੱਲ ਤੇ ਫਿਰ ਮਰਦਾ ਤੇ ਕਿ ਆਰਾਮ ਮਰਦਾ ਹੁੰਦਾ ਰਾਮ ਨਾਲ ਕਦੇ ਜਮਿਆ ਨਾ ਮਰਦਾ ਹੁੰਦਾ ਉਸ ਰਾਮ ਨੇ ਸਾਰੀ ਰਚਨਾ ਬਣਾਈ ਸਾਧੋ ਰਚਨਾ ਰਾਮ ਬਣਾਈ ਇਹਨਾਂ ਦੇ ਰਾਮ ਨੇ ਉਸੇ ਤੂਏ ਬਣਾਇਆ ਸਮੁੰਦਰ ਤੇ ਕਿਹੜੇ ਰਾਮ ਨੇ ਬਣਾਇਆ ਸੀ ਲੰਕਾ ਕਿਹੜੇ ਰਾਮ ਨੇ ਬਣਾਈ ਹਿੰਦੁਸਤਾਨ ਕਿਹੜੇ ਰਾਮ ਨੇ ਬਣਾਇਆ ਅਮਰੀਕਾ ਕਿਹੜੇ ਰਾਮ ਨੇ ਬਣਾਇਆ ਸੂਰਜ ਕਿਹੜੇ ਰਾਮ ਨੇ ਬਣਾਇਆ ਚੰਦ ਕਿਹੜੇ ਰਾਮ ਨੇ ਬਣਾਇਆ ਤੁਸੀਂ ਤਾਂ ਰਾਮ ਦਾ ਸਤਿਆਨਾਸ਼ ਕਰਦਾ ਛੋਟਾ ਜਿਹਾ ਬੰਦਾ ਬਣਾ ਕੇ ਉਹ ਰਾਮ ਨੂੰ ਕੀ ਕਿਹਾ ਹੋਇਆ ਫੇਰ ਵਿੱਚ ਤੁਸੀਂ ਕੀ ਬਣਾਤਾ ਫਿਰ ਹਿੰਦੂ ਤੋਂ ਹਿੰਦੂ ਤੋਂ ਰੌਲਾ ਪਾਈ ਜਾਂਦੇ ਲੋਕ ਬੇਵਕੂਫਰੀ ਹਨ ਛੋਟੇ ਨਾਲ ਸਿਆਣੇ ਨੇ ਬੇਵਕੂਫਾਂ ਦੀ ਨਹੀਂ ਗੱਲ ਕੋਈ ਮੰਨਦੇ ਹੁੰਦੇ ਸਿਆਣੇ ਸਿਆਣਿਆਂ ਦੀ ਗੱਲ ਹੀ ਬੇਵਕੂਫਾਂ ਨੂੰ ਮੰਨਣੀ ਪੈਂਦੀ ਹੈ ਨਹੀਂ ਮੰਨਣਗੇ ਧੱਕੇ ਖਾਣਗੇ ਜੇ ਹੁਣ ਮਨਮੁਖ ਨਹੀਂ ਮੰਨਦੇ ਉਹ ਪਿੱਛੇ ਚੋਟਾ ਖਾਏ ਦੁੱਖ ਭੋਗਣਗੇ ਸਿਆਣੇ ਦੀ ਗੱਲ ਜਿਹੜਾ ਨਹੀਂ ਮੰਨੂਗਾ ਦੁੱਖ ਭੋਗੂਗਾ ਸਿਆਣੀ ਗੱਲ ਜਿਹੜਾ ਨਹੀਂ ਮੰਨੂਗਾ ਸਿਆਣੇ ਦੀ ਗੱਲ ਗਲਤ ਵੀ ਹੋ ਸਕਦੀ ਆ ਉਮਰ ਦਾ ਸਿਆਣੇ ਦੀ ਨਹੀਂ ਗੱਲ ਸਿਆਣੀ ਗੱਲ ਸੱਚੀ ਗੱਲ ਸਹੀ ਗੱਲ ਜਿਹੜਾ ਨਹੀਂ ਮੰਨੂਗਾ ਦੁੱਖ ਪਾਊਗਾ ਇਸ ਕਰਕੇ ਵਿਦਿਆ ਸੋਧੇ ਤੋਂ ਬਣਾ ਹਿਤਕਾਰੀ ਨਹੀਂ ਵਿਦਿਆ ਬੜਾ ਨੁਕਸਾਨ ਕਰ ਗਿਆ ਸਾਰੇ ਸੰਸਾਰ ਦਾ ਨੁਕਸਾਨ ਕਰਨੀ ਨਹੀਂ ਘਟ ਗਈ ਵਿਦਿਆ ਜਿਹੜੀ ਪੜੀ ਹੋਈ ਹੁੰਦਾ ਸੀ ਸਾਰਾ ਸੰਸਾਰ ਉਲਟੇ ਰਸਤੇ ਪਾਇਆ ਹੋਇਆ ਕਿਹਾ ਹੈ ਕਿਸੇ ਨੇ ਪਾਇਆ ਹੈ ਵਿਦਿਆ ਵਿਦਿਆ ਹਿਤਕਾਰੀ ਗੱਲ ਬਣੂ ਜੈ ਨੂੰ ਸੋਚ ਲਾਂਗੇ ਨਾਲ ਤਾਂ ਤਤ ਗਿਆਨ ਦਾ ਪਤਾ ਚੱਲ ਲੱਗਣਾ ਤਤ ਲਹਿ ਜੇ ਗੁਰਬਾਣੀ ਚ ਵਿਦਿਆ ਸੋਧ ਕੇ ਇਹ ਸੋਧੀ ਹੋਈ ਵਿਦਿਆ ਹੈ ਗੁਰਬਾਣੀ ਦੇ ਵਿੱਚ ਜਿਹੜੇ ਅੱਖਰ ਨੇ ਇਹਨੂੰ ਸਮਝਣ ਵਾਸਤੇ ਦੂਸਰੀ ਵਿਦਿਆ ਰੇ ਵਿਦਿਆ ਦਾ ਡਿਫਰੈਂਸ ਜਿਹੜਾ ਦੱਸੀ ਗੁਰਬਾਣੀ ਦੇ ਵਿੱਚ ਇਹਨਾਂ ਅੱਖਰਾਂ ਦੇ ਅਰਥ ਡਿਫਾਈਨ ਕੀਤੇ ਹੋਏ ਗੁਰਬਾਣੀ ਜਿਹੜੇ ਅੱਖਰ ਆਏ ਹੋਏ ਨੇ ਅਰ ਇਧਰ ਅੱਖਰ ਆਏ ਹੋਏ ਨੇ ਉਹਨਾਂ ਨੂੰ ਅੱਡ ਉਹਨਾਂ ਦੇ ਮਤਲਬ ਅੱਡ ਦੱਸੇ ਹੋਏ ਨੇ ਇਹਨਾਂ ਦੇ ਅਰਥ ਐ ਹੁੰਦੇ ਨੇ ਆਦਮੀ ਅਸੀਂ ਮੰਨਦੇ ਸਰੀਰ ਕਰਕੇ ਗੁਰਬਾਣੀ ਨਹੀਂ ਮੰਨਦੇ ਹਮ ਆਦਮੀ ਹੈ ਇੱਕਦਮ ਹੀ ਆਦਮੀ ਦੀ ਡੈਫੀਨੇਸ਼ਨ ਦੇ ਜਿਹੜਾ ਆਦਮੀ ਹੈ ਜਿਹੜਾ ਜੀਵ ਆਤਮਾ ਹੈ ਇਹਦੇ ਵਿੱਚ ਇੱਕ ਸਾਹ ਦਾ ਮਾਲਕ ਉਹਦੇ ਕੋਲ ਕੋਈ ਸਾਹ ਹਵਾ ਬਾਹਰ ਬਥੇਰੀ ਹੈ ਉਹਦੇ ਕੋਲ ਇੱਕੋ ਹੀ ਸਾਹ ਹੁੰਦਾ ਸੀ ਜਿਹੜਾ ਉਹਨੇ ਖਿੱਚ ਲਿਆ ਜਿਹੜਾ ਛੜਤਾ ਦੁਬਾਰਾ ਆਉ ਤਾਂ ਉਹ ਸਾਹ ਜੇ ਦੁਬਾਰਾ ਆਇਆ ਨਾ ਫਿਰ ਖਤਮ ਉਹਦੇ ਕੋਲ ਐ ਨਹੀਂ ਹੈਗਾ ਜਿਹੜੇ ਕਹਿੰਦੇ ਨੇ ਸਾਹ ਦੀ ਪੂੰਜੀ ਲੱਗਿਆ ਤਾਂ ਕਿੱਥੇ ਜਮਾ ਨੇ ਦੱਸੋ ਪੂੰਜੀ ਉਹ ਜਿਹੜੇ ਸੰਤ ਕਹਿੰਦੇ ਨੇ ਹਾਂ ਦੀ ਪੂੰਜੀ ਲੈ ਕੇ ਆਇਆ ਉਹਦੇ ਤੇ ਹਿੱਟ ਕੀਤੀ ਹੋਈ ਹੈ ਦਿਖਾਓ ਕਿੱਥੇ ਹੈ ਸਟੋਰ ਅੰਦਰ ਫਿਰ ਅੰਦਰੋਂ ਸਾਹ ਬਾਹਰ ਨੂੰ ਨਿਕਲਣ ਜੇ ਪੂੰਜੀ ਅੰਦਰ ਹੋਵੇ ਸਵਾਸਾਂ ਦੀ ਪੂੰਜੀ ਪੂੰਜੀ ਤਾਂ ਫਿਰ ਅੰਦਰ ਹੋਵੇ ਜਵਾ ਭਈ ਤੁਹਾਡੇ ਕੋਲ ਰੁਪਈਏ ਪਏ ਨੇ ਨਾ ਅੰਦਰ ਹੁਣ ਜ਼ਮੀਨ ਦੇ ਥੱਲੇ ਪਾਣੀ ਆ ਬਾਹਰ ਨਿਕਲਦਾ ਉਹ ਬਾਹਰੋਂ ਸਾਹ ਹੋਦਾ ਉਹੀ ਬਾਹਰ ਨਿਕਲ ਜਾਂਦਾ ਪੂੰਜੀ ਕਿਹੜੀ ਹੈ ਤੁਹਾਡੇ ਕੋਲ ਇਹਨੇ ਉੱਲੂ ਸਾਰੇ ਹੀ ਉਲੂ ਵਾਲਾ ਕਰੀ ਜਾਂਦਾ ਸਾਦਾ ਬਾਹਰੋਂ ਖਿੱਚਦਾ ਬਾਹਰੋਂ ਖੇਤਾ ਹੀ ਛੱਡ ਦਿੰਦਾ ਪੂੰਜੀ ਅੰਦਰ ਹੈ ਤੁਹਾਡੇ ਇਹ ਪਾਗਲ ਨੇ ਪਾਗਲਾਂ ਦੀਆਂ ਗੱਲਾਂ ਨਹੀਂ ਸੁਣਦੇ ਤਾਂ ਹੀ ਲੋਕ ਪਾਗਲ ਨੇ ਲੋਕ ਇਦੋਂ ਵੀ ਪਾਗਲ ਨੇ ਪਾਗਲ ਦੀ ਗੱਲ ਸੁਣ ਕੇ ਤਾਂ ਸਿਆਣੇ ਉਹ ਚ ਕੱਢਦੇ ਹੁੰਦੇ ਨੇ ਨੁਕਸ ਪਾਗਲ ਦੀ ਗੱਲ ਚੋਂ ਮਹਾਦਾਰ ਕੀ ਨੁਕਸ ਕੱਢੂ ਮਹਾਦਾਰ ਕੀ ਨੁਕਸ ਕੱਢੂ ਇਹਨਾਂ ਦੀਆਂ ਗੱਲਾਂ ਹੋਈ ਨੇ ਹਵਾ ਦੇ ਵਿੱਚ ਜੈ ਜੀ ਸੁਣ ਲਈ ਕਹਾ ਸੀ ਉਹਨੇ ਸੁਣ ਲਈ ਕਹਾ ਕਹਿਤੀ ਉਹਨੇ ਸੁਣ ਲਈ ਕਹਾ ਕਹਿਤੀ ਕਹਿਤਿਆਂ ਕਹਿਤੀ ਸੁਣੀ ਕੋਈ ਕਹਿ ਰਹੇ ਨੇ ਭੱਟ ਚੱਲਦੀ ਚਲਾਉਂਦੀ ਆਉਂਦੀ ਹੈ ਗੱਲ ਗੁਰਬਾਣੀ ਕੱਟ ਕੇ ਉਹ ਮਾਰਦੀ ਹੈ ਗੁਰਵਾ ਕੱਟ ਕੇ ਉਹ ਮਾਰਦੀ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਜਦੋਂ ਗੱਲ ਨੂੰ ਮੰਨਿਆ ਜੋ ਕੁਝ ਬਣਾ ਨਿਕਲਿਆ ਜਦੋਂ ਨੂੰ ਸਮਝਿਆ ਜੋ ਕੁਝ ਬਣਾ ਨਿਕਲਿਆ ਪੂਜੀ ਬਾਜੀ ਨਹੀਂ ਹੁੰਦੀ ਸਾਸਾਂ ਦੀ ਸਾਧ ਗਿਣਵੇਂ ਨੇ ਉਹ ਤਾਂ ਗੱਲ ਬਣੀ ਨਾ ਕੁਝ ਇੱਕ ਇੱਕ ਕਰਕੇ ਆਖੀ ਕੇਰੇ ਵਟ ਕੇ ਛਿੜਛਣ ਗਈ ਬਿਹਾਏ ਅੱਖ ਮਿਜਲੀ ਖੋਲੀ ਮਿਜਲੀ ਖੋਲੀ ਗਏ ਸਾਰੀ ਉਹ ਨੰਗੀ ਸਾਹ ਲੈ ਲਿਆ ਛੜਦਾ ਲੈ ਲਿਆ ਛੜਦਾ ਗਿਣਤੀ ਹੈ ਗਿਣਤੀ ਦੀ ਤਾਂ ਗੱਲ ਬੰਦੇ ਆ ਪੂੰਜੀ ਦੀ ਗੱਲ ਕਿ ਮੈਂ ਮੰਨ ਲਓਗੇ ਪੂੰਜੀ ਹੁੰਦੀ ਹੈ ਜੀ ਸਾਡੇ ਕੋਲ ਜਮਾ ਹੋਵੇ ਪੂੰਜੀ ਤਾਂ ਹੁੰਦੀ ਹੈ ਜਮਾ ਹੋਵੇ ਇਸ ਕਰਕੇ ਵਿਦਿਆ ਸੁੰਦਰ ਦੀ ਗੱਲ ਹੈ ਵੀ ਇਹ ਵੀ ਵਿਦਿਆ ਸੋਧਣ ਦੀ ਗੱਲ ਹੈ ਵਿਦਿਆ ਜਿਹੜੀ ਹੈਗੀ ਹੈ ਕਦੋਂ ਨਹੀਂ ਨੁਕਸਾਨ ਕਰਦੀ ਹੈ ਜਿਆਦਾ ਵਿਦਿਆ ਵਿਦਵਾਨ ਸਾਰੇ ਫਸੇ ਨੇ ਰਿਸ਼ੀ ਨੂੰ ਸਾਰੇ ਫਸੇ ਨੇ ਸਾਡੇ ਵਿਦਵਾਨ ਯੂਨੀਵਰਸਿਟੀ ਸਾਰੇ ਫਸੇ ਨੇ ਤਾਂ ਹੀ ਫਸੇ ਨੇ ਸੋਧਣ ਦਾ ਨਹੀਂ ਪਤਾ ਵਿਦਿਆ ਸੋਧੀ ਦੀ ਕਿਵੇਂ ਇਹਨਾਂ ਪੰਕਤੀਆਂ ਦਾ ਖਿਆਲ ਨਹੀਂ ਕੀਤਾ ਜਿਹੜੀਆਂ ਲਿਖੀਆਂ ਹੋਈਆਂ ਨੇ ਗੁਰਬਾਣੀ ਜੇ ਇਹਨਾਂ ਦਾ ਖਿਆਲ ਕਰ ਤੇ ਸ਼ਾਇਦ ਰਾ ਲੱਭ ਜਾਂਦਾ ਉਹਨੂੰ ਧਿਆਨ ਹੀ ਨਹੀਂ ਕੀਤਾ ਕਰ ਵਿਦਵਾਨ ਤਾਂ ਬਹੁਤੀ ਬਾਣੀ ਪੜਦੇ ਵੀ ਨਹੀਂ ਹੁੰਦੇ ਇਹਨਾਂ ਤਾਂ ਥੋੜੀ ਜਿਹੀ ਪੜਾ ਕੇ ਉਹ ਨਾ ਉਹਨੂੰ ਦੱਸ ਕੇ ਤਾਂ ਆਹੀ ਕੁਛ ਹੈ ਨਾ ਤਾਂ ਜੱਬੂ ਜਾਂਦੀ ਹੁੰਦੀ ਬਾਣੀ ਜਿਹੜੀ ਵਿਦਿਆ ਜਿੰਨਾ ਚਿਰ ਸੋਧੀ ਨਹੀਂ ਜਾਂਦੀ ਉਹਨਾਂ ਜਿਹੜੇ ਹਿਤਕਾਰੀ ਨਹੀਂ ਵਿਦਿਆ ਵਿਚਾਰੀ ਤਾਂ ਪਰਪਕਾਰੀ ਵਿਚਾਰ ਦੇ ਬਿਨਾ ਜਿਹੜੀ ਵਿਦਿਆ ਉਹ ਹਿਤਕਾਰੀ ਨਹੀਂ ਹੈ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਨਾ ਪੜਨ ਵਾਲੇ ਦੇ ਨਾ ਜਿਹਨੂੰ ਪੜਾਈ ਜਾਂਦੀ ਹੋਵੇ ਜਦ ਵਿਦਿਆ ਵਿਚਾਰੀ ਜਾਂਦੀ ਹੈ ਇਹਦੇ ਨਾਲ ਪਰਪਕਾਰੀ ਜਦ ਬਣਦੀ ਹੈ ਆਪਣਾ ਭਲਾ ਵੀ ਜਦ ਹੁੰਦਾ ਦੂਜੇ ਦਾ ਭਲਾ ਵੀ ਜਦ ਇਹ ਪੰਕਤੀ ਕਿਉਂ ਲਿਖੀ ਹੋਈ ਹੈ ਕਹ ਦੱਸੋ ਫਿਰ ਇਹਦੇ ਅਰਥ ਕੀ ਨੇ ਵਿਦਿਆ ਨਾਲ ਤਾਂ ਸ਼ਰਤ ਲੱਗੀ ਹੋਈ ਆ ਪਰਉਪਕਾਰ ਹੈ ਜਦ ਹੋ ਸਕਦਾ ਯਾਰ ਵਿਚਾਰ ਲੋਗੇ ਨਹੀਂ ਇਹ ਕੀ ਕਰਦੀ ਹੈ ਇਹ ਕਰਦੀ ਹੈ ਹੰਕਾਰ ਪੈਦਾ ਇਹ ਕਰਦੀ ਹੈ ਲੋਭ ਪੈਦਾ ਫਿਰ ਕੀ ਹੈ ਫੜਿਆ ਮੂਰਖ ਆਖੀ ਹੈ ਜਿਤ ਲੱਭ ਲੋਭ ਹੁੰਦਾ ਜੇ ਇਹ ਪੈਦਾ ਹੋਵੇ ਹਿਤਕਾਰੀ ਕਾਦੀ ਹੋਈ ਬਈ ਕਾਦੀ ਹਿਤਕਾਰੀ ਹਿਤਕਾਰੀ ਕਦੇ ਇਹ ਵਿਦਿਆ ਦਾ ਫਰਕ ਹੈ ਇੱਕ ਤਾਂ ਇਹ ਸੋਧਣੀ ਹੈ ਇੱਕ ਫਿਰ ਜਿਹੜੀ ਬੁੱਧੀ ਹੈ ਇਹ ਵੀ ਹੈ ਇਹ ਬੁੱਧੀ ਸੰਸਾਰੀ ਹੈ ਇਹ ਭਲੇਖਾ ਛੱਡ ਦਿਓ ਵੀ ਬੁੱਧੀ ਸਾਡੀ ਠੀਕ ਹੈ ਸਾਡੀ ਬੁੱਧੀ ਬਿਲਕੁਲ ਨਹੀਂ ਠੀਕ ਹੈ ਬੁੱਧੀ ਜੇ ਠੀਕ ਹੋਣੀ ਮੰਨਦੀ ਕਿਵੇਂ ਗਲਤ ਗੱਲਾਂ ਵਿਦਵਾਨਾਂ ਦੇ ਪਿੱਛੇ ਕਰਨ ਲੱਗਦੀ ਕੀ ਵਿਚਾਰਧਾਰਾ ਹੈ ਸਾਡੀ ਸਾਡਾ ਮਾਰਗ ਕੀ ਹੈ ਮਾਰਗ ਅੰਦਰ ਨੂੰ ਹੈ ਸਾਡਾ ਅੰਦਰ ਬੰਦੇ ਖੋਏ ਦਿਲ ਹਰ ਰੋਜ਼ ਫਿਰ ਤੁਸੀਂ ਬਾਹਰ ਮੁਖੀ ਕਾਹਦੇ ਹੋਏ ਹੋ ਕਿਹੜਾ ਗੁਰਦਾਰਾ ਕਿੱਥੇ ਹੈ ਕਿੱਥੇ ਗੁਰੂ ਨੇ ਘੋੜਾ ਬਣੇ ਤੁਸੀਂ ਘਰਾਂ ਲੈਣੀਆਂ ਨੇ ਘੋੜੇ ਦੇ ਕੀ ਲੈਣਾ ਕੀ ਲੈਣਾ ਉਹਨਾਂ ਦਾ ਹੁਣ ਘੋੜਾ ਕਿੱਥੇ ਹੁਣ ਘੋੜਾ ਕਿੱਥੇ ਕੀ ਨਿਕਲੂਗਾ ਇਹਨਾਂ ਗੱਲਾਂ ਚੋਂ ਬੰਦੇ ਖੋਜਦੇ ਨੇ ਹਰ ਰੋਜ਼ ਜਿਹੜਾ ਕਿਹਾ ਸੀ ਉਹ ਛੱਡ ਦਿੱਤਾ ਔਰ ਜਾਗਾ ਆ ਗਿਆ ਫਲਾਣੇ ਦੋਦੇ ਉਹ ਆ ਗਿਆ ਕਲਗੀ ਆ ਗਈ ਤੁਸੀਂ ਕੀ ਲੈਣੇ ਨੇ ਜਿਹੜੀਆਂ ਗੱਲਾਂ ਨੂੰ ਹਟਾਇਆ ਸੀ ਕਿਉਂਕਿ ਉਹਨਾਂ ਨਾਲੇ ਜੁੜ ਗਈ ਉਹਦਾ ਕਹਿੰਦੇ ਨੇ ਆਪਣੇ ਸਰੀਰ ਨਾਲ ਨਹੀਂ ਜੁੜਨਾ ਸੀ ਤੁਸੀਂ ਸਰੀਰ ਨੂੰ ਕਿੱਥੋਂ ਛੱਡ ਦੋਗੇ ਸਰੀਰ ਤਾਂ ਹੋਰ ਬਹੁਤ ਚੀਜ਼ਾਂ ਨਾਲ ਜੁੜਿਆ ਔਰ ਉਹਨਾਂ ਚੀਜ਼ਾਂ ਨਾਲ ਜੁੜਿਆ ਜਿਹੜੀਆਂ ਮੈਟਰ ਨੇ ਆਤਮਾ ਨਾਲ ਜੁੜਿਆ ਹੋਇਆ ਕਿਤੇ ਕੀ ਦੇਖਦਾ ਕਲਗੀ ਕਾਲੀ ਬਣੀ ਹੋਈ ਸੋਨੇ ਦੀ ਇਹਦਾ ਮਤਲਬ ਸੋਨੇ ਦਾ ਅਸਰ ਨਾ ਤੇ ਜੋੜੇ ਹੋਏ ਜੋੜੇ ਹੋਏ ਪੁਰਾਣੇ ਕੀ ਕਿਵੇਂ ਤੁਸੀਂ ਆਤਮਾ ਨੂੰ ਪਛਾਣ ਲਓਗੇ ਆਤਮਾ ਦੀ ਖੋਜ ਬੰਦ ਹੈ ਜਿੰਨਾ ਚਿਰ ਇਸ ਗੱਲ ਨੂੰ ਨਹੀਂ ਸਮਝਦੇ ਆਤਮਾ ਦੀ ਖੋਜ ਬੰਦ ਹੈ ਆਤਮਾ ਦੀ ਖੋਜ ਸ਼ੁਰੂ ਕਰਨੀ ਹੋਣੀ ਕਿਸੇ ਸਾਡੇ ਗੱਲ ਹੈ ਕਿ ਅਸੀਂ ਬੈਠੇ ਕੀ ਕਰਨੂ ਆ ਦੂਜੀ ਖੋਜ ਹੈ ਲੈਣ ਕੀ ਆਏ ਆ ਕੀ ਲੈਣਾ ਹੈ ਪ੍ਰਾਣੀ ਤੋਂ ਆਇਓ ਲਾਹ ਲੈਣ ਕੀ ਕਹਿ ਬਾਣੀ ਨੇ ਜਿਹੜੀ ਜੀ ਤੇਰੇ ਨਾਲ ਜਾਣੀ ਹੈ ਉਹੀ ਤੇਰੀ ਹੈ ਸੰਸਾਰ 'ਚ ਜਿਹੜੀ ਨਾਲ ਨਹੀਂ ਜਾਣੀ ਉਹ ਤੇਰੀ ਨਹੀਂ ਹੈ ਕਲਗੀ ਨੂੰ ਲੈ ਜਾਓ ਨਾਲ ਚਲੀ ਜਾਊਗੀ ਜਿਹੜੀ ਸੀਗੀ ਉਹਦੀ ਦੂਰੀ ਹੋਈ ਪਹਿਲੀ ਗੱਲ ਤਾਂ ਦਸਮ ਪਾਸ਼ਾ ਜਦੋਂ ਬੈਠੇ ਨੇ ਅੰਗੀਠੇ ਸਾਰਾ ਕੁਝ ਆਪਣਾ ਨਾਲ ਲੈ ਕੇ ਬੈਠੇ ਨੇ ਕੁਝ ਵੀ ਨਹੀਂ ਛੱਡਿਆ ਉਹਨਾਂ ਨੇ ਬਾਹਰ ਨਾ ਹਥਿਆਰ ਨਾ ਕਲਗੀ ਕੁਝ ਵੀ ਨਹੀਂ ਛੱਡਿਆ ਸਣੇ ਜੋੜੇ ਸਾਰਾ ਕੁਝ ਬੈਠ ਕੇ ਵੀ ਇਹ ਚੱਕੀ ਫਿਰਨਗੇ ਉਹਨਾਂ ਨੂੰ ਪਤਾ ਸੀ ਕਲਗੀ ਦੇ ਸਣੇ ਬੈਠੇ ਨੇ ਉਹ ਇਹ ਸਭ ਝੂਠੇ ਨੇ ਲੋਕ ਕਿਆ ਕਿਰਪਾਨ ਉਹਨਾਂ ਦੀ ਹੁਣ ਦਿਖਾਉਂਦੇ ਨੇ ਉਹ ਉਹ ਕਲਗੀ ਇਸ਼ਟ ਸੀ ਸਾਡਾ ਕਿਰਪਾਨ ਤਾਂ ਬਾਹਰ ਰੱਖੀ ਨਹੀਂ ਉਹਨਾਂ ਨੇ ਉਹ ਕੁਝ ਨਹੀਂ ਬਾਹਰ ਛੱਡ ਕੇ ਗਏ ਨਾਲੇ ਬੈਠੇ ਕਰੀ ਵੀ ਉਹ ਛੱਡ ਜਾਂਦੇ ਉਹਨੂੰ ਪਤਾ ਨਹੀਂ ਸੀ ਫਿਰ ਗੱਲ ਕੀ ਕਿੱਥੋਂ ਗਈ ਫਿਰ ਇਹਨਾਂ ਕੋਲ ਕਿਵੇਂ ਆ ਗਈ ਰਣਜੀਤ ਸਿੰਘ ਕੋਲ ਕਿਵੇਂ ਆ ਗਈ ਗੱਲ ਕੀ ਰਣਜੀਤ ਸਿੰਘ ਕੋਲ ਕਿਵੇਂ ਮੈਂ ਗਈ ਕਿਹਨੇ ਦਿੱਤੀ ਰਣਜੀਤ ਸਿੰਘ ਨੂੰ ਉਹ ਰਹਿੰਦੀ ਤਾਂ ਹਜੂਰ ਸਾਹਿਬ ਰਹਿੰਦੀ ਉਹ ਭੀੜ ਉੱਥੇ ਪਈ ਹੈ ਜਿਹੜੀ ਬਾਅਦ ਵੀ ਲੈ ਕੇ ਗਏ ਨੇ ਹਾਲਾਂਕਿ ਉਹਨੂੰ ਭੀੜ ਕੋਈ ਨਹੀਂ ਸੀ ਜਦੋਂ ਦਸਮ ਪਾਸ਼ਾ ਨੇ ਸ਼ੀਸ਼ ਛੱਡਿਆ ਉੱਥੇ ਕੋਈ ਭੀੜ ਹੈ ਨਹੀਂ ਉਹਨਾਂ ਨੇ ਜਵਾਨੀ ਕਹਿਤਾ ਹੋਵੇ ਜੋ ਕੁਛ ਕਹਿਤਾ ਹੋਵੇ ਗੱਲ ਅਲੱਗ ਹੈ ਜਿਹੜੀ ਇਹ ਕਹਾਣੀ ਬਣਾਉਂਦੇ ਨੇ ਉੱਥੇ ਪ੍ਰਕਾਸ਼ ਕੀਤਾ ਸਭ ਝੂਠ ਹੈ ਕੋਈ ਉੱਥੇ ਜਗ੍ਹਾ ਨਹੀਂ ਜਿੱਥੇ ਬੁਰਾਈ ਦਿੱਤੀ ਹੋਵੇ ਉਹ ਇਹਨਾਂ ਦਾ ਸਭ ਝੂਠ ਹੈ ਕਰ ਗੁਰਬਾਣੀ ਦਾ ਪਹਿਲਾਂ ਹੀ ਗੁਰੂਆਂ ਦੀ ਦੇਣ ਉਹ ਪੋਥੀ ਸਾਹਿਬ ਦਾ ਪਰਮੇਸ਼ਰ ਦਾ ਥਾਨ ਹੈ ਪੋਥੀ ਨੂੰ ਤਾਂ ਪਰਮੇਸ਼ਰ ਦਾ ਥਾਨ ਦਿੱਤਾ ਹੈ ਪਹਿਲਾਂ ਗੁਰੂਆਂ ਨੇ ਜਿਹੜੇ ਗੁਰੂ ਨੇ ਆਪ ਨਹੀਂ ਮੈਂ ਇਹ ਤਾਂ ਪਰਮੇਸ਼ਰ ਉਹ ਪਰਮੇਸ਼ਰ ਦੇ ਪੁਜਾਰੀ ਨੇ ਵੀਰ ਦਾ ਤਾਂ ਸਥਾਨ ਪਹਿਲਾਂ ਦੇ ਉੱਚਾ ਗੁਰੂਆਂ ਨਾਲ ਉੱਚਾ ਹੀ ਹੈ ਪੰਜਵੇਂ ਪਾਸ਼ਾ ਪੜੂਗੇ ਤੇ ਸੁਖਾਸਨ ਕਰਕੇ ਵੀਰ ਦਾ ਪੁੰਜੇ ਸੌਂਦੇ ਨੇ ਤੁਸੀਂ ਇਹਨੂੰ ਗੁਰੇਜ ਦਿਓ ਇਹਨਾਂ ਦੀ ਮਾਰੀ ਹੈ ਮੱਤ ਸਾਰਿਆਂ ਦੀ ਇਹਨੂੰ ਪਤਾ ਹੀ ਕਾਹਦਾ ਦਾ ਨਹੀਂ ਦੂਜੇ ਗੱਲ ਇਹ ਹੈ ਕਿ ਵਿਚਾਰਧਾਰਾ ਸਾਡੀ ਕੀ ਹੈ ਜਿੰਨਾ ਚਿਰ ਵਿਚਾਰਧਾਰਾ ਦੀ ਲਾਈਨ ਅਸੀਂ ਨਹੀਂ ਖਿੱਚਦੇ ਉਹਨਾਂ ਚਿਰ ਭਟਕਦੇ ਰਹਾਂਗੇ ਵਿਚਾਰਧਾਰਾ ਦਾ ਇਹ ਪਤਾ ਕੀ ਹੈ ਗੁਰੂ ਦੀਆਂ ਚੀਜ਼ਾਂ ਨਾਲ ਪ੍ਰੇਮ ਕਰਨਾ ਕੁਝ ਵੀ ਉਹ ਨਹੀਂ ਗੁਰੂ ਦੀ ਫੋਟੋ ਨਾਲ ਪ੍ਰੇਮ ਕਰਨਾ ਇਹ ਵੀ ਮੂਰਤੀ ਪੂਜਾ ਹੈ ਇਹਦਾ ਪੱਥਰ ਪੂਜਾ ਸਾਰੀ ਕਰਦੇ ਨੇ ਜੜ ਪੂਜਾ ਹੈ ਅਸਲ ਤੇ ਹਿੰਦੂਆਂ ਦੇ ਚੇਲੇ ਨੇ ਹਿੰਦੂ ਦੇ ਜੜ ਬੁੱਧੀ ਜੜ ਨਾਲ ਦੀ ਜੜ ਪੂਜਾ ਕਰਦੇ ਨੇ ਚੇਤਨ ਦੀ ਪੂਜਾ ਕਰ ਕਰੋਗੇ ਜਿਹੜਾ ਵਿਸ਼ਨੂੰ ਦੀ ਮੂਰਤੀ ਨੂੰ ਮੂਰਤੀ ਮੰਨਦਾ ਹੈ ਉਹਦੀ ਪੂਜਾ ਛਡਾਉਣ ਵਾਲਾ ਵਿਸ਼ਨੂੰ ਦੀ ਜੁੱਤੀ ਦੀ ਪੂਜਾ ਕਰੂਗਾ ਤੁਸੀਂ ਗੁਰੂ ਦੀ ਕਲਗੀ ਦੀ ਪੂਜਾ ਕਰਨ ਲੱਗੇ ਜੁੱਤੀਆਂ ਦੀ ਪੂਜਾ ਕਰਨ ਲੱਗੇ ਚੋੜਿਆਂ ਦੀ ਤੁਸੀਂ ਤਾਂ ਉਹਨਾਂ ਨਾਲ ਵੀ ਗਏ ਗੁਜਰੇ ਹੋਗੇ ਸਾਨੂੰ ਤਾਂ ਹੋਗਾ ਗੁਰੂ ਦੀ ਦੇਹ ਦੀ ਪੂਜਾ ਦੀ ਬਣੀ ਉਹਨੇ ਜਿਉਂਦੇ ਨੇ ਕੰਮ ਨੂੰ ਫਤਿਹ ਬੁਲਾਓ ਜੇ ਜੇ ਤੁਸੀਂ ਹੋ ਜਾਵਾਂ ਖਾਲਸਾ ਮੇਰਾ ਫਤਿਹ ਬੁਲਾਉਂਗਾ ਅਮਰ ਦੇ ਛਕ ਲਿਆ ਥੋਤੋਂ ਪੰਜਾਬ ਪਿਆਰਿਆਂ ਤੋਂ ਹੁਣ ਤੁਸੀਂ ਚਾਹੁੰਦੇ ਕੀ ਸੀ ਜਿਹੜਾ ਕੁਝ ਉਹਨਾਂ ਨੂੰ ਖਤਰਾ ਸੀ ਉਹ ਸਾਰਾ ਹੋ ਗਿਆ ਜੋ ਖਤਰਾ ਸੀ ਸਾਰਾ ਹੀ ਕਰਤਾ ਇਹਨਾਂ ਨੂੰ ਪੂਰਾ ਸਮਝੇ ਨਹੀਂ ਇਹ ਖਤਰੇ ਸੀ ਕਿ ਇਹ ਕਰਨਗੇ ਇਹਨਾਂ ਨੇ ਕਰਤਾ ਕੋਈ ਸੁਣਨ ਨੂੰ ਤਿਆਰ ਨਹੀਂ ਮਾਇਆ ਤਾਰੀ ਅਤਨਾ ਅੰਨਾ ਬੋਲਾ ਮਾਇਆ ਦੇ ਨੇ ਬੋਲੇ ਕੀਤੇ ਨੇ ਸਾਰੇ ਕਲਮੀ ਜੇ ਗੁਰੂ ਦੀ ਬਨ ਲੈਣ ਤਾਂ ਚੜਾਵਾ ਕਰੋੜਾਂ ਰੁਪਏ ਆ ਜਵੇ ਆਗ ਲੱਗੀ ਹੋਈ ਹੈ ਮਾਇਆ ਦੀ ਅਰਬਾਂ ਰੁਪਏ ਆ ਜਾਣ ਬਸ ਹੋਰ ਕੁਝ ਨਹੀਂ ਹੈ ਇਹਦੇ ਪਿੱਛੇ ਇੱਕ ਲਿਖਿਆ ਜਾਵੇ ਫਲਾਣੇ ਨਾਲ ਦੇ ਵੇਲੇ ਲੱਗੀ ਗਈ ਆਈ ਆਇਆ ਗੱਲਾਂ ਨੇ ਸਭ ਕੁਝ ਝੂਠ ਤੇ ਖੜਾ ਇਹਨਾਂ ਦਾ ਦੁਨਿਆਵੀ ਉਹਦੇ ਤੇ ਖੜਾ ਹੈ ਇਹਨਾਂ ਦਾ ਹੋਰ ਕੁਝ ਨਹੀਂ ਇਹਦੇ ਪਿੱਛੇ ਕੀ ਰੱਖਿਆ ਕੀ ਮਿਲਿਆ ਕੀ ਹੈ ਕਿਸੇ ਦੇ ਕੋਲ ਹੈ ਕੁਝ ਗੁਰਬਾਣੀ ਦੀ ਇੱਕ ਪੰਕਤੀ ਦੇ ਅਰਥ ਨਹੀਂ ਕਿਸੇ ਨੂੰ ਪਤਾ ਨਾ ਮਤਲਬ ਹੈ ਗੁਰਬਾਣੀ ਦੇ ਇਹਨਾਂ ਐ ਗੱਲਾਂ ਕਰਨ ਨੂੰ ਗੁਰਬਾਣੀ ਕਰ ਕਹਿੰਦੀ ਕਹਿੰਦੀ ਬਹੁਤ ਟੁੱਟੇ ਸੇ ਭਰਮ ਬਾਹਰ ਢੂੰਡੇ ਸੇ ਭਰਮ ਭਲਾਈ ਬਾਹਰ ਟੋਲੇ ਸੇ ਭਰਮ ਭਲਾਈ ਇਹ ਬਾਹਰ ਟੋਲਦਾ ਭਰਮ ਚ ਇਹ ਸਭ ਕੁਝ ਬਾਹਰ ਨਹੀਂ ਟੋਲਦੇ ਫਿਰ ਕਲਗੀ ਬਾਹਰ ਨਹੀਂ ਹੈ ਆ ਜਿਹੜਾ ਗੋਬਿੰਦ ਮਾਰਗ ਬਾਹਰ ਨਹੀਂ ਹੈ ਕੀ ਟੋਲਦੇ ਨੇ ਬਾਹਰੋਂ ਹੈ ਇਹਨੂੰ ਮਿਲਣਾ ਵੀ ਕੁਝ ਨਹੀਂ ਵਿਚਾਰ ਧਾਰਾ ਦੇ ਬਾਹਰ ਨਹੀਂ ਰੋਣਾ ਅੰਦਰ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੋਲਣ ਸੇ ਦੂਜੀ ਇਹ ਗੰਡ ਐਨ ਮੌਜੂਦ ਦੇ ਰਹੀ ਕਿਹੜੀ ਗੱਲ ਬਾਹਰ ਨੂੰ ਆਉਂਦੀ ਆ ਕੱਟ ਕੇ ਪਰੇ ਮਾਰਨੀ ਕਿਉਂ ਗੁਰਬਾਖ ਹੈ ਸਾਡੇ ਕੋਲ ਹੁਕਮ ਹੈ ਇਹ ਹੁਕਮ ਹੈ ਪਰਮੇਸ਼ਰ ਦਾ ਕਿਸੇ ਬੰਦੇ ਦੀ ਕਹੀ ਹੋਈ ਗੱਲ ਨਹੀਂ ਗੁਰਬਾਣੀ ਨੂੰ ਮੇਰੇ ਪਿੱਛੋਂ ਫਲਾਣਾ ਗੁਰੂ ਹੈ ਬੰਦੇ ਦੀ ਕਹੀ ਹੋਈ ਗੱਲ ਹੈ ਆਹ ਗੱਲ ਬੰਦੇ ਦੀ ਕਹੀ ਹੋਈ ਨਹੀਂ ਹੈ ਇਹ ਮੁੱਖੋਂ ਕਢਾਈ ਹੈ ਪਰਮੇਸ਼ਰ ਨੇ ਕਿ ਕੀ ਬਾਹਰ ਟੋਲੇ ਟੋਲੇ ਦੋ ਇਹ ਇੰਨੀ ਮਜ਼ਬੂਤ ਗੱਲ ਦੇ ਰਹੀ ਹੈ ਇਸ ਗੱਲ ਨੂੰ ਤਾਂ ਬਚਾਓ ਹੈ ਬਾਹਰੋਂ ਵਰਨਾ ਬਚਾਓ ਹੈ ਨਹੀਂ ਇਹਨਾਂ ਨੇ ਨਹੀਂ ਕਿਸੇ ਨੂੰ ਬਚਣ ਦੇਣਾ ਜਿੰਨਾ ਚਿਰ ਦੋ ਸਟੈਂਡ ਪੱਕੇ ਨਹੀਂ ਲੈ ਲੈਂਦੇ ਉਹਨਾਂ ਚਿਰ ਸਿੱਖੀ ਦਾ ਪਤਾ ਹੀ ਨਹੀਂ ਲੱਗਣਾ ਦੋ ਚੀਜ਼ਾਂ ਸਦਾ ਰਹਿਣੀਆਂ ਨੇ ਇੱਕ ਤਾਂ ਵਿਚਾਰ ਧਾਰਾ ਵਿੱਚ ਵਿਚਾਰ ਧਾਰਾ ਸਾਡੀ ਅੰਦਰ ਹੈ ਬਾਹਰ ਹੈ ਜੇ ਕੋਈ ਪੰਕਤੀ ਭਲੇਖਾ ਪਾਉਂਦੀ ਹੈ ਬਾਹਰ ਦੀ ਗੱਲ ਕਰਦੀ ਹੈ ਤਾਂ ਉਹਦੇ ਅਰਥਾਂ 'ਚ ਫਰਕ ਨੂੰ ਸਮਝਣ ਦੀ ਕੋਸ਼ਿਸ਼ ਕਰੋ ਬਾਹਰ ਮੰਨਣਾ ਹੀ ਨਹੀਂ ਕਿਸੇ ਨੂੰ ਬਾਹਰ ਹੈ ਉਹਦੀ ਖੋਜ ਕਰਦੇ ਰਹੋ ਜਿੰਨਾ ਚਿਰ ਸਮਝ ਨਹੀਂ ਕਿਸੇ ਨੇ ਉਹ ਚ ਮਿਸਪ੍ਰਿੰਟ ਕਰਤਾ ਕੀ ਕਰਤਾ ਕਿਉਂ ਹੈ ਅਸੀਂ ਅਰਥ ਗਲਤ ਲਾਉਂਦੇ ਕੀ ਵਜ੍ਹਾ ਹੈ ਜੇ ਕੋਈ ਪੰਕਤੀ ਇਸ ਫਲਸਫੀ ਤੋਂ ਬਾਹਰ ਨੂੰ ਇਸ਼ਾਰਾ ਕਰਦੀ ਹੈ ਬੰਦੇ ਵੱਲ ਨੂੰ ਇਸ਼ਾਰਾ ਕਰਦੀ ਹੈ ਵੀ ਫਲਾਣਾ ਗੁਰੂ ਢਿਮਕਾ ਬਿਲਕੁਲ ਗਲਤ ਹੈ ਉਹਦੇ ਅਸੀਂ ਅਰਥ ਸਮਝਣ ਦੇ ਵਿੱਚ ਅਰਥ ਕਰਨ ਵਿੱਚ ਗਲਤੀ ਕਰ ਰਹੇ ਹਾਂ ਅਰਥ ਕਰਨ ਵਿੱਚ ਗਲਤੀ ਕਰ ਰਹੇ ਹਾਂ ਗਲਤੀ ਸਾਡੀ ਵਿਦਿਆ ਦੀ ਹੋ ਸਕਦੀ ਹੈ ਵਿਚਾਰਧਾਰਾ ਦੀ ਗਲਤੀ ਨਹੀਂ ਹੋ ਸਕਦੀ ਇਹ ਦੋ ਸਟੈਂਡ ਨੇ ਪੱਕੇ ਸੋਧਤ ਸੋਧਤ ਸੋਧ ਇਹ ਦੋ ਸੋਧਣੀਆਂ ਸੋਧਾਂ ਨੇ ਸੋਧਤ ਸੋਧਤ ਸੋਧ ਕੇ ਸੋਧੀ ਦੂਏ ਪਾਸੇ ਤੀਜੇ ਨੰਬਰ ਸੋਧੀ ਇਹ ਸੋਧੀ ਵਿਚਾਰਾ ਸਟੈਂਡ ਸੋਧਿਆ ਕੀ ਹੈ ਸਭ ਸਭ ਕੁਝ ਘਰ ਮੇ ਬਾ ਜੋ ਕੁਝ ਗੁਰਬਾਣੀ ਨੇ ਕਿਹਾ ਹੈ ਉਹਦੇ ਅਰਥ ਅੰਦਰੋਂ ਲੱਭਣੇ ਨੇ ਬਾਹਰ ਨਹੀਂ ਲੱਭਣੇ ਬਾਹਰ ਨਹੀਂ ਹੈ ਉਹਦੇ ਉਹਦੇ ਅਰਥ ਅੰਦਰ ਨੇ ਬਿਨ ਹਰ ਭਜਨ ਨਹੀਂ ਛੁਡਗਾ ਬਿਨ ਹਰ ਭਜਨ ਨਹੀਂ ਛੁਟਕਾਰਾ ਨਹੀਂ ਛੁਟਕਾਰਾ ਹਰ ਦੇ ਨਾਲ ਜੁੜਨੇ ਤੇ ਬਿਨਾ ਭਜਨ ਦਾ ਮਤਲਬ ਹੈ ਜੁੜਨਾ ਭਜਨ ਅਸਲ ਉਹ ਪ੍ਰਕਿਰਿਆ ਉਹ ਭਗਤੀ ਹੈ ਭਜਨ ਜਿਹੜੀ ਹਰ ਕੌਣ ਹੈ ਹਾਰੇ ਦਾ ਮੂਲ ਹੈ ਸਾਡਾ ਮੂਲ ਹਰ ਹੈ ਆਪਣੇ ਮੂਲ ਨਾਲ ਜੋੜਨ ਵਾਲੀ ਜਿਹੜੀ ਪ੍ਰਕਿਰਿਆ ਉਹਨੂੰ ਭਜਨ ਕਹਿੰਦੇ ਨੇ ਰਾਮ ਦਾ ਭਜਨ ਉਹ ਹੈ ਜਿਹੜਾ ਰਾਮ ਨਾਲ ਜੋੜੇ ਹਰ ਦਾ ਭਜਨ ਹੈ ਜਿਹੜਾ ਹਰ ਨਾਲ ਜੋੜੇ ਗੋਬਿੰਦ ਦਾ ਭਜਨ ਹੈ ਜਿਹੜਾ ਗੋਬਿੰਦ ਨਾਲ ਜੋੜੇ ਗੋਬਿੰਦ ਹਰ ਰਾਮ ਇੱਕ ਦੇ ਹੀ ਨਾਮ ਨੇ ਉਸੇ ਦੇ ਨਾਮ ਦੇ ਸਾਰੇ ਭਗਵਾਨ ਵੀ ਉਸੇ ਦਾ ਨਾਮ ਹੈ ਭਗਵਾਨ ਭਜਨ ਕੀ ਹੈ ਜਿਹੜਾ ਉਹਦੇ ਨਾਲ ਜੋੜੇ ਭਜਨ ਦਾ ਅਰਥ ਹੈ ਜੋੜਨਾ ਤਜਣ ਦਾ ਅਰਥ ਹੈ ਤਿਆਗਣਾ ਭਜਨ ਦਾ ਉਲਟਾ ਸ਼ਬਦ ਤਜਣਾ ਤਜਨ ਭਜਨ ਹਾਂਜੀ ਬਿਨ ਹਰੀ ਭਜਨ ਨਹੀਂ ਛੁਟਕਾਰਾ ਛੁਟਕਾਰਾ ਹੈ ਇਸ ਸੰਸਾਰ ਚੋਂ ਹਰ ਦੇ ਨਾਲ ਜੁੜੇ ਬਿਨਾ ਇਹ ਗੱਲ ਦੀ ਗੰਢ ਦੇਣੀ ਹੈ ਪੱਕੀ ਕਿ ਖੋਜ ਲਈ ਨਾ ਗੱਲ ਸੋਧ ਕੇ ਸੋਧ ਕੇ ਕੀ ਜਾਣ ਲਿਆ ਹਰ ਦੇ ਨਾਲ ਜੁੜੇ ਬਿਨਾ ਉਹ ਗੱਲ ਮੰਨਣੀ ਹੈ ਜਿਹੜੀ ਤੁਹਾਨੂੰ ਮੂਲ ਨਾਲ ਜੋੜੇ ਜਿਹੜੀ ਮੂਲ ਨਾਲ ਤੋੜੇ ਤਾਂ ਝਾਕਣਾ ਹੀ ਨਹੀਂ ਕਲਗੀ ਵੱਲ ਝਾਕਣਾ ਹੀ ਨਹੀਂ ਅਸਥਾਨਾ ਵੱਲ ਝਾਕਣਾ ਹੀ ਨਹੀਂ ਕਿਸੇ ਵੱਲ ਝਾਕਣਾ ਹੀ ਨਹੀਂ ਝਾਕਣਾ ਕਾਦੇ ਵੱਲ ਅੰਤਰ ਆਤਮਾ ਵੱਲ ਆਪਣੇ ਮੂਲ ਵੱਲ ਨਿਸ਼ਾਨਾ ਟਾਰਗੇਟ ਮੂਲ ਨੂੰ ਬਣਾ ਕੇ ਰੱਖਣਾ ਕਿਉਂਕਿ ਉਹਦੇ ਨਾਲ ਜੁੜਨਾ ਸੀ ਬਾਹਰ ਕੋਈ ਲੋੜ ਨਹੀਂ ਕਿਸੇ ਗੱਲ ਦੀ ਲੋੜ ਹੀ ਨਹੀਂ ਜਿਹੜਾ ਜੁੜਦਾ ਜੁੜਿਆ ਰਹੇ ਉਹਨੂੰ ਜੋ ਨੂੰ ਦੇਖ ਲੈ ਜਿਹੜਾ ਪਿਛਲਿਆਂ ਨੂੰ ਮਿਲ ਗਿਆ ਸਾਨੂੰ ਪਤਾ ਹੈ ਜਿਹੜੇ ਪਿਛਲਿਆਂ ਨੇ ਲੈ ਲਿਆ ਉਹ ਵੀ ਪਤਾ ਜਿਹੜੇ ਇਹ ਲੈ ਲੈਣਗੇ ਇਹ ਵੀ ਭਰ ਲੈਣ ਝੋੜੀਆਂ ਜਿਹੜੀਆਂ ਝੋੜੀਆਂ ਭਰ ਕੇ ਜਾਣਗੇ ਲੈ ਕੇ ਉਹ ਦੱਸ ਦਾਂਗੇ ਤੁਹਾਨੂੰ ਕੀ ਲੈ ਕੇ ਜਾਣਗੇ ਇੱਥੇ ਹੀ ਨੇ ਸਾਰੇ ਇਹ ਸਵਾਰੀ ਚੱਕ ਕੇ ਇਹਨਾਂ ਨੇ ਜਾਪਾਂ ਦੇ ਭੇੜ ਦੇ ਵਿੱਚ ਕੁਝ ਨਹੀਂ ਇਹਨਾਂ ਨੂੰ ਰੱਖਿਆ ਹੋਇਆ ਨਾਲੇ ਤਾਂ ਕਹਿੰਦੇ ਵੀ ਨਹੀਂ ਵੀ ਸਾਡੇ ਕੋਲ ਕੁਝ ਹੈ ਇਹ ਨਹੀਂ ਕਹਿੰਦੇ ਇਹ ਤਾਂ ਰੋਜ਼ ਅਰਦਾਸ ਕਰਦੇ ਨੇ ਪੁਰ ਜੁਗ ਮਾਬ ਸਾਡੀ ਉਮਰੇ ਕੋਲ ਚੁਕ ਹੋਈ ਜਾਊ ਪੁਰ ਚੁੱਕਾ ਦੀ ਹੈ ਜਿਹੜੀ ਜਾਣ ਕੇ ਕਰਦੇ ਉਹ ਪੁਰ ਹੁੰਦੀ ਹੈ ਗੁਰਬਾਣੀ ਨੂੰ ਮੰਨਦੇ ਨਹੀਂ ਪੁਰ ਚੁੱਕ ਕਹੀ ਜਾਂਦੇ ਪੁਰ ਤਾਂ ਉਹ ਹੁੰਦੀ ਹੈ ਜਿਹੜੀ ਮੈਂ ਕੁਝ ਮੂੰਹੋਂ ਕੱਲ ਮੇਰੇ ਨਿਕਲ ਜੂ ਕਹਿਣਾ ਮੈਂ ਚਾਹੁੰਦਾ ਨਹੀਂ ਸੀ ਨਿਕਲ ਗਈ ਉਹ ਤੇ ਕਹਿਣਾ ਕੁਝ ਹੋਰ ਚਾਹੁੰਦਾ ਸੀ ਹੋਰ ਨਿਕਲ ਗਿਆ ਉਹ ਹੁੰਦੀ ਬੋਲ ਚੁੱਕ ਅਚਾਨਕ ਉਹ ਤਾਂ ਨਿਕਲ ਗਈ ਨਹੀਂ ਸੀ ਕਹਿਣਾ ਚਾਹੁੰਦਾ ਉਹਦੀ ਤਾਂ ਜਾਣ ਕੇ ਕਰਦੇ ਹਾਂ ਜੋ ਕੁਝ ਕਰਦੇ ਹਾਂ ਫਿਰ ਉਹਦੀ ਭੁੱਲ ਚੁੱਕਾ ਦੀ ਹਰਾਮ ਜਾਗੀ ਭੁੱਲ ਚੁੱਕਦੀ ਹੁੰਦੀ ਜਿਹੜੀ ਹਰਾਮ ਜਾਦਗੀ ਹੈ ਭੁੱਲ ਚੁੱਕਾ ਸ਼ਰਾਰਤ ਭੁੱਲ ਚੁੱਕ ਹੁੰਦੀ ਹੈ ਸ਼ਰਾਰਤ ਜਾਣ ਕੇ ਕੀਤੀ ਦਨੋਂ ਨਾ ਸ਼ਰਾਰਤ ਉਹਨੂੰ ਕਹਿੰਦੇ ਜਿਹੜੀ ਜਾਣ ਕੇ ਕੀਤੀ ਹੁੰਦੀ ਹੈ ਲੰਕਾ ਜਣੀ ਸੀ ਹਨੂਮਾਨ ਦੀ ਪੁਰਚੁਕ ਨਹੀਂ ਸੀ ਉਹਨੂੰ ਪੁਰਚੁਕ ਨਹੀਂ ਕਹਿੰਦੇ ਹੋ ਨਾ ਤਾਂ ਜੜੀ ਹੈ ਲੰਕਾ ਸਾਡੀ ਫਿਰ ਤੁਸੀਂ ਪੁਰਚੁਕ ਕਹੀ ਜਾਂਦੇ ਸਾਰੇ ਸੰਗਤ ਨੂੰ ਬਗਾੜੀ ਜਾਂਦੇ ਪੁਰਚੁਕ ਕਹੀ ਜਾਂਦੇ ਤੁਹਾਨੂੰ ਪਤਾ ਨਹੀਂ ਹੈਗਾ ਵੀ 84 ਪੌੜੀਆਂ ਜਾਂਦੇ ਜਿਹੜੀਆਂ ਉੱਥੇ ਗੁਰਬਾਣੀ ਗੁਰਬਾਣੀ ਕਹਿੰਦੀ ਹੈ ਵੀ ਮੁਕਤੀ ਹੋ ਜੂਏ ਤਾਂ ਉਹ ਪੁਰਚੁਕ ਹੈ ਉਹ ਸੰਨ ਸਾਹਿਬ ਦੀ ਬੋਰੀ 'ਚ ਨਿਕਲ ਜੂ ਮੁਕਤੀ ਪਾ ਜੂ ਉਹ ਪੁਰਚੁਕ ਹੈ ਗੁਰਬਾਣੀ ਕਹਿੰਦੀ ਹੈ ਤੁਹਾਨੂੰ ਪਤਾ ਸਭ ਕੁਝ ਉਹ ਭੁੱਲ ਚੁੱਕਾ ਕਹੇ ਉਹ ਇਹਦੀ ਮਾਫੀ ਕਿਸੇ ਨੇ ਦੇਣੀ ਤੁਹਾਨੂੰ ਕਿਸੇ ਨੇ ਮਾਫ ਨਹੀਂ ਕਰਨਾ ਹੈ ਇਹ ਤਾਂ ਹਰਾਮ ਖੋਰੀਆਂ ਨੇ ਥੋੜੀ ਇਹਨਾਂ ਗੱਲਾਂ ਤੋਂ ਮਾਫੀ ਕਿਸੇ ਨੇ ਨਹੀਂ ਦੇਣੀ ਇਹਨਾਂ ਦੀ ਆਪਣੀ ਆਤਮਾ ਨੇ ਨਹੀਂ ਮਾਫੀ ਦੇਣੀ ਆਪਣੀ ਆਤਮਾ ਮਾਫੀ ਨਹੀਂ ਦੇ ਸਕਦੀ ਤੁਹਾਡੀ ਅਗਲਾ ਤੇ ਲਿਖਤੀਆਂ ਸਾਖੀਆਂ ਜਿਨ੍ਹਾਂ ਨੇ ਸਾਖੀਆਂ ਲਿਖੀਆਂ ਨੇ ਉਹ ਤਾਂ ਸਾਥ ਤੇ ਉਹ ਤਾਂ ਤੁਹਾਨੂੰ ਉਹ ਤਾਂ ਵਿਰੋਧੀ ਦੇ ਇਸ ਮਤ ਰਣਜੀਤ ਸਿੰਘ ਵਿਰੋਧੀ ਸੀ ਡੋਗਰੇ ਵਿਰੋਧੀ ਸੀ ਇਸ ਮਤ ਤੁਸੀਂ ਤਾਂ ਤੁਸੀਂ ਜਾਂ ਫਿਰ ਤੁਸੀਂ ਕਹੋ ਅਸੀਂ ਵੀ ਉਹੀ ਜਾਂ ਫਿਰ ਕਹੋ ਅਸੀਂ ਉਹੀ ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਤੁਸੀਂ ਹੋਈ ਹੋ ਜੇ ਤੁਸੀਂ ਉਹ ਗੱਲ ਜਾਣ ਕੇ ਕਰਦੇ ਹੋ ਫਿਰ ਤੁਸੀਂ ਉਹੀ ਹੋ ਰਣਜੀਤ ਸਿੰਘ ਇਹ ਏਜੰਟ ਤੁਸੀਂ ਡੋਗਰਿਆਂ ਦੇ ਤੁਸੀਂ ਭਾਈਵਾਲ ਹੋ ਉਹ ਤਾਂ ਵਿਗਾੜਨ ਵਾਲੇ ਦੇ ਸਮਤ ਨੂੰ ਅਕਾਲੀ ਫੂਲਾ ਸਾਨੂੰ ਖੁੰਝੇ ਲਾਤਾ ਉਹਨਾਂ ਨੇ ਉਹ ਆਪਣਾ ਚੁੱਪ ਕਰ ਗਿਆ ਇਹ ਉਦੋਂ ਨਹੀਂ ਕਿਸੇ ਨੂੰ ਪਤਾ ਹੁਣ ਸਮਾਰ ਲੋ ਹੁਣ ਸਮਾਰ ਨੂੰ ਕੀ ਹੈ ਨਹੀਂ ਸੰਗਤ ਆਉਗੀ ਨਾ ਆਵੇ ਜੇ ਸੰਗਤੇ ਟੁੱਟੂ ਨਾ ਪਈ ਟੁੱਟ ਜਵੇ ਤੁਸੀਂ ਸੰਗਤ ਤੇ ਕੀ ਲੈਣਾ ਸੀ ਮੁਲਾਜ਼ਮ ਕੱਢ ਦਿਓ ਕੀ ਲੋੜ ਹੈ ਮੁਲਾਜ਼ਮ ਨੂੰ ਖੜੇ ਨਾ ਬੋਲ ਬਹੁ ਨਾ ਮੁਲਾਜ਼ਮ ਰਹਿਣਗੇ ਸਾਰਿਆਂ ਨੂੰ ਛੁੱਟੀ ਦੇ ਦਿਓ ਘਰੋਂ ਚਲੇ ਜਾਣ ਆਪਣੇ ਗੁਰਦਾਰੇ ਸੇਵਾ ਹੀ ਕਰਨੀ ਹੈ ਸੇਵਾ ਸੇਵਾ ਇਹ ਕਰਦੇ ਨੇ ਸੰਗਤ ਆਉਂਦੀ ਹੈ ਸੇਵਾ ਕਰਨ ਰੋਜ਼ ਪਰ ਕਰਮਾਂ ਧੋਣ ਸਭ ਕੁਝ ਕਰਨਾ ਉਹ ਨਹੀਂ ਕਿਸੇ ਤੇ ਤਨਖਾਹ ਲੈਂਦੇ ਸੰਗਤ ਕਰਦੀ ਹੈ ਸੇਵਾ ਇਹ ਸੇਵਾ ਕਰਦੇ ਨੇ ਇਹ ਕਰਦੇ ਨੇ ਹਕੂਮਤ ਇਹਨਾਂ ਦੇ ਬੰਦੇ ਸੇਵਾ ਨਹੀਂ ਕਰਦੇ ਕੋਈ ਇਹ ਤਨਖਾਹ ਲੈਂਦੇ ਨੇ ਹਕੂਮਤ ਕਰਦੇ ਨੇ ਸੇਵਾ ਸੰਗਤ ਕਰਦੀ ਹੈ ਸੇਵਾ ਐਵੇਂ ਜਲਦੀ ਰਹੂਗੀ ਸਾਰੇ ਖੇਰ ਸਿੱਖੀ ਫੈਲੂ ਜਿੱਦਣ ਸੇਵਾਦਾਰ ਸਿੱਖੀ ਬੁਲਾਉਣਗੇ ਤਨਖਾਹਦਾਰ ਨਹੀਂ ਬੁਲਾ ਸਕਦੇ ਕਦੇ ਵੀ ਗੋਲਕ ਹੋਵੇ ਚਾਹੇ ਨਾ ਹੋਵੇ ਲੰਗਰ ਐਵੇਂ ਹੀ ਜਲੂ ਗੋਲਕ ਹੋਵੇ ਚਾਹੇ ਨਾ ਹੋਵੇ ਲੰਗਰ ਵੀ ਨਹੀਂ ਹਟ ਸਕਦਾ ਚੱਲਣ ਤੇ ਆ ਮੰਜੀ ਸਾਹਿਬ ਲੰਗਰ ਉਹ ਤਾਂ ਵਧੀਆ ਚੱਲਦਾ ਰਿਹਾ ਪਹਿਲਾਂ ਮਿਸਾਲ ਹੈ ਆ ਮੰਜੀ ਸਾਹਿਬ ਲੰਗਰ ਜਿੰਨਾ ਜਰ ਕਮੇਟੀ ਨਹੀਂ ਸੀ ਵਧੀਆ ਚੱਲਦਾ ਸੀ ਹੁਣ ਉਹ ਤਾਂ ਘਟ ਗਿਆ ਜਦ ਤੇ ਆ ਗਏ ਜੇ ਤੇ ਆ ਜਾਂਦਾ ਨਾ ਉੱਥੇ ਘਰ ਮੈਂ ਕਹਾਂ ਬਿਨਾਰ ਭਜਨ ਨਹੀਂ ਛੁਟਕਾਰਾ ਹਰ ਦੇ ਨਾਲ ਜੁੜੇ ਤੇ ਬਿਨਾ ਆਪਣੇ ਇੱਕ ਹੋਏ ਬਿਨਾ ਛੁਟਕਾਰਾ ਨਹੀਂ ਹਰ ਭਜਨ ਦਾ ਮਤਲਬ ਇਹਨੇ ਇੱਕ ਹੋਣਾ ਜਿੰਨਾ ਚਿਰ ਆਪ ਨਹੀਂ ਇੱਕ ਹੋ ਜਾਂਦਾ ਦਾ ਛੁਟਕਾਰਾ ਨਹੀਂ ਇੱਕ ਹੋ ਕੇ ਹੀ ਨਿਕਲਣਾ ਨੇ ਇੱਕ ਤੋਂ ਸ਼ਕਤੀ ਜਦ ਨੇ ਘੋੜਾ ਜਦ ਸਾਰੀਆਂ ਸ਼ਕਤੀਆਂ ਪੈਦਾ ਹੋ ਜਾਣੀਆਂ ਇਹਦੀਆਂ ਅੱਠੇ ਸ਼ਕਤੀਆਂ ਪੂਰੀਆਂ ਹੋ ਜਾਣੀਆਂ ਨੇ ਓੰਕਾਰ ਆਪ ਹੈ ਸਤਨਾਮ ਆਪ ਹੈ ਕਰਤਾਪੁਰ ਫਿਰ ਆਪ ਹੈ ਇਹ ਆਪੇ ਆਪ ਨਿਰੰਜਨ ਸੋਏ ਇੱਕ ਦੇ ਨਾਲੇ ਜੁੜਿਆ ਹੈ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੋਏ ਇਹ ਇੱਕ ਜਿਹੜਾ ਹਜੂਰਾ ਇੱਕ ਹੋਏ ਉਹਦੀਆਂ ਖੂਬੀਆਂ ਨੇ ਇਹ ਇੱਕ ਦੇ ਗੁਣ ਨੇ ਇਹੀ ਤਾਂ ਇੱਕ ਹੋਰ ਇੱਕ ਕਿੱਥੇ ਹੈ ਉਹਦਾ ਸਮੁੰਦਰ ਹੈ ਖਜ਼ਾਨਾ ਗਾਂ ਦੀ ਗੱਲ ਨਹੀਂ ਹੈ ਉਹ ਖਜ਼ਾਨੇ ਦਾ ਨੇ ਰੜਨਾ ਜਾ ਕੇ ਕਹਾਣੀ ਕੋਈ ਵੀ ਹੈ वहां अनेक ਹੈ ਫਿਰ ਇਹ है ਦਰਿਆ ਦਾ ਪਿੱਛੇ ਪਿੱਛੇ ਹੁੰਦਾ ਸਮੁੰਦਰ ਜਾਂਦਾ ਹੋ ਜਾਂ ਅਨੇਕ ਦਰਿਆ ਪੈ ਨੇ ਸਮੁੰਦਰ ਦੇ ਵਿੱਚ ਸਮੁੰਦਰ ਛੋਟਾ ਹੁੰਦਾ ਲੋ ਦਰਿਆ ਛੋਟਾ ਹੁੰਦਾ ਦੇਖੋ ਆ ਜੇ ਦਰਿਆ ਵੀ ਹੈ ਦਰਿਆ ਦਾ ਬਣਦੀ ਹੈ ਦਰਿਆ ਗੁਰ ਦਰਿਆ ਹੈ ਕੱਲਾ ਬੰਦਾ ਨਹੀਂ ਦਰਿਆ ਸੰਗਤ ਦਰਿਆ ਹੈ ਦਰਿਆ ਕੀ ਹੈ ਦਰਿਆ ਕੱਲਾ ਬੰਦਾ ਨਹੀਂ ਹੁੰਦਾ ਗੁਰ ਦਰਿਆ ਕਿਹਾ ਗਿਆਨ ਹੈ ਦਰਿਆ ਗੁਰਬਾਣੀ ਦਾ ਗਿਆਨ ਦਰਿਆ ਹੈ ਬੰਦਾ ਨਹੀਂ ਦਰਿਆ ਹੈ ਬੰਦਾ ਦੇ ਰਹੂਗਾ ਇਹ ਦਰਿਆ ਵਿਚਾਰ ਤਾਰਾ ਦਰਿਆ ਹੈ ਧਾਰਾ ਕਿਹਾ ਜੋ ਵਿਚਾਰ ਤਾਰਾ ਉਹ ਦਰਿਆ ਹੈ ਜਿਹੜਾ ਇੱਥੇ ਰਜੂ ਦੂਰ ਚ ਲੈ ਗਿਆ ਦਰਿਆ ਬੰਦੇ ਨੂੰ ਨਹੀਂ ਕਿਹਾ ਗੁਰਦਾ ਮਤਲਬ ਉੱਥੇ ਬੰਦਾ ਨਹੀਂ ਹੈ ਜਿਹੜਾ ਗੁਰਦਰਿਆ ਗਿਆ ਬੰਦਾ ਨਹੀਂ ਹੈ ਬੰਦਾ ਬੂਹ ਦੇ ਉਹਦੇ ਵਿੱਚ ਵਿਚਾਰ ਤਾਰਾ ਜਿਹੜਾ ਕਿੰਨੇ ਕਦੇ ਜਾਂਦੇ ਤੁਰੇ ਵਿਚਾਰਧਾਰਾ ਸਾਰੀ ਸ੍ਰਿਸ਼ਟੀ ਹੋ ਜਾ ਰਹੀ ਹੈ ਆਦਮੀਆਂ ਨੂੰ ਛੱਡ ਕੇ ਸਾਰੀ ਸ੍ਰਿਸ਼ਟੀ ਉਹ ਧਾਰਾ ਜਾ ਰਹੀ ਹੈ ਆਹੋ ਆਦਮੀ ਆਦਮੀ ਨਹੀਂ ਹੈ ਜਿਹੜੇ ਉੱਤੇ ਨੂੰ ਆ ਰਹੇ ਨੇ ਸਾਰੇ ਉੱਪਰ ਰਹੇ ਨੇ ਵਿਚਾਰਧਾਰਾ ਉਹੀ ਹੈ 84 ਲੱਖ ਜੂਨ ਇਹਦੇ ਵਿਚਾਰਧਾਰਾ ਨੇ ਵਿੱਚ ਇਸ ਵਿਚਾਰਧਾਰਾ ਦਾ ਅਨੁਸਰਣ ਕਰਕੇ ਹੀ ਇੱਥੇ ਆਦਮੀ ਤੱਕ ਆਏ ਆ ਸੀ ਜੇ ਹੁਣ ਆ ਜਾਵੇ ਤਾਂ ਚਲੇ ਜਾਵਾਂਗੇ ਇੱਥੇ ਆ ਕੇ ਅੜ ਗਿਆ ਹੈ ਇਹ ਪੜਾ ਦੇ ਆ ਕੇ ਮੂੰਹ ਜੋਰ ਘੋੜੇ ਮੋੜ ਗਿਆ ਹੈ ਜੋ ਇੱਥੇ ਹੋਰ ਬਹੁਤ ਬੈਠੇ ਨੇ ਸੰਦੇਸ਼ ਪੜਾ ਤੇ ਆਖਰੀ ਪੜਾ ਤੇ ਬਹੁਤ ਬੈਠੇ ਨੇ ਹੋਰ ਰਾਹ ਦੱਸਣ ਵਾਲੇ ਸਾਸ ਨਵਾਂ ਨਵਾਂ ਰਾਹ ਦੱਸਦੇ ਸਾਸ ਸਾਸ ਹਮ ਭੁੱਲਣ ਹਾਰੇ ਸਾਸ ਸਾਸ ਹਮ ਭੁੱਲਣ ਹਾਰੇ ਦੇਖੋ ਸਾਸ ਸਾਸ ਇਹ ਠੀਕ ਹੈ आदमी साथ साथ भुलना पर दस रुपये कोई गल ਲੇਖਾ ਕਰ ਦੇਵੇ ਫਿਰ ਫਿਰ ਫਿਰ ਭੁੱਲੇ ਜਾਣ ਕੇ ਜਾਣ ਕੇ ਭੁੱਲਿਆ ਹੋਇਆ ਭੁੱਲ ਜਾਂਦਾ ਜਾਣ ਕੇ ਨਹੀਂ ਭੁੱਲਿਆ ਹੁੰਦਾ ਹਾਂਜੀ ਸਾਥ ਸਾਥ ਹਮ ਭੁੱਲਣਾ ਹਾਰੇ ਤੂੰ ਸਮਰੱਥ ਅਗਣਤ ਅਬਾਰੇ ਤੂੰ ਸਮਰੱਥ ਅਗਣਤ ਅਗਣਤ ਲਫ਼ਜ਼ ਕੀ ਹੈ ਜਿਹੜਾ ਗਿਣਤੀ ਤੋਂ ਪਰੇ ਹੁੰਦਾ ਗਿਣਤੀ ਤੋਂ ਪਰੇ ਕਿਵੇਂ ਇੱਕ ਦੇ ਬਾਅਦ ਦੋ ਹੁੰਦਾ ਦੋ ਦੇ ਬਾਅਦ ਤਿੰਨ ਹੁੰਦਾ ਤੇਰੇ ਨਾਲ ਦੂਆ ਤੀਆ ਲੱਗੇ ਨਹੀਂ ਸਕਦਾ ਤੇਰੇ ਵਰਗਾ ਹੋਰ ਕੋਈ ਹੈ ਉਹ ਨਹੀਂ ਜਾਂ ਹੋਰ ਕੋਈ ਹੈ ਨਹੀਂ ਤਾਂ ਉਹਨੂੰ ਤਾਂ ਇੱਕ ਤੈਨੂੰ ਜ਼ਰੂਰ ਕਿਹਾ ਪਰ ਇਹ ਜਾਂ ਇੱਕ ਨਹੀਂ ਜਿਹਦੇ ਬਾਅਦ ਦੂਆ ਹੁੰਦਾ ਇਹ ਜਾ ਇੱਕ ਨਹੀਂ ਜਿਹੜਾ ਦੂਏ ਦੇ ਬਾਅਦ ਤੀਆ ਹੁੰਦਾ ਤੀਏ ਦੇ ਬਾਅਦ ਚੌਕਾ ਹੁੰਦਾ ਚੌਕੇ ਦੇ ਬਾਅਦ ਪੰਜਾ ਹੁੰਦਾ ਇਹ ਜਾ ਨਹੀਂ ਇਹਦਾ ਤੂੰ ਬਾਏ ਇਹ ਗਾਈਆਂ ਬਾਏ ਇਹ ਗਾਈਆਂ ਇੱਕਿਆਂ ਨੂੰ ਇਹ ਜਾ ਜਹ ਜਾ ਕੋਈ ਹੋਰ ਹੈ ਨਹੀਂ ਤੇਰੀ ਗਿਣਤੀ ਇੱਕੋ ਰਹਿਣੀ ਹੈ ਚਾਹੇ ਕਿੰਨੇ ਜਿੰਨੀਆਂ ਮਰਜ਼ੀ ਜੋਤਾਂ ਇਕੱਠੀਆਂ ਹੋ ਜਾਣ ਉਹ ਇੱਕ ਤਾਂ ਕਿਉਂ ਰਹਿਣੀ ਹੈ ਸਾਰਿਆਂ ਦੀ ਬੋਲੀ ਸਾਰਿਆਂ ਦਾ ਰੂਪ ਸਾਰਿਆਂ ਦਾ ਰੰਗ ਸਾਰਿਆਂ ਦੀ ਸੋਚ ਸਾਰਿਆਂ ਦਾ ਆਕਾਰ ਸਭ ਚੀਜ਼ ਇੱਕੋ ਹੀ ਰਹਿਣੀ ਹੈ ਇੱਥੇ ਗੋਲੀ ਤਾਂ ਹੈ ਦੁਆ ਤਾਂ ਪਿਆ ਤਾਂ ਹੈ ਤੇ ਨਾ ਭਿੰਨ ਭਿੰਨਤਾ ਹੈ ਸੁਭਾਅ ਚ ਵੀ ਇੱਥੇ ਭਿੰਨਤਾ ਹੈ ਉੱਥੇ ਭਿੰਨਤਾ ਹੈ ਨਹੀਂ ਇੱਥੇ ਭਿੰਨ ਭਿੰਨ ਗਾਂਠੀ ਭਿੰਨ ਭਿੰਨ ਤਣੀ ਹੈ ਉੱਥੇ ਭਿੰਨ ਭਿੰਨ ਗਾਂਠੀ ਭਿੰਨ ਭਿੰਨ ਤਣੀ ਹੈ ਨਹੀਂ ਇਸ ਕਰਕੇ ਉਹ ਇੱਕੋ ਹੀ ਹੈ ਇੱਥੇ ਅਨੇਕਤਾ ਹੈ ਭਿੰਨ ਭਿੰਨ ਇੱਥੇ ਭਿੰਨਤਾ ਹੈ ਨਹੀਂ ਭਿੰਨਤਾ ਨਹੀਂ ਹੋਣ ਕਰਕੇ ਇੱਕੋ ਹੀ ਕਿਹਾ ਜਾਊਗਾ ਦੂਆ ਤਾਂ ਲੱਗੂਗਾ ਜੋ ਭਿੰਨਤਾ ਹੋਊਗੀ ਜੇ ਭਿੰਨਤਾ ਹੀ ਕੋਈ ਨਹੀਂ ਤੂੰ ਸਮਰੱਥ ਅਗਨਤ ਅਪਾਰੇ ਤੂੰ ਸਮਰੱਥ ਅਗਨਤ ਅਪਾਰੇ ਹੈ ਅਗਣਤ ਅਪਾਰੇ ਤੂੰ ਸਮਰੱਥ ਸ਼ਰਨ ਪਰੇ ਕੀ ਰਾਖ ਦਿਆਲਾ ਸ਼ਰਨ ਪਰੇ ਕੀ ਰਾਖ ਦਿਆਲਾ ਹੈ ਦਿਆਲਾ ਮੈਂ ਤੇਰੀ ਸ਼ਰਨ ਆ ਗਿਆ ਦੇਖੋ ਆਤਮ ਕਥਾ ਦੀ ਗੱਲ ਕਰਦਾ ਸੀ ਆਤਮ ਕਥਾ ਹੈ ਗੇ ਸ਼ਰਨ ਹਾਂ ਕੀ ਰਾਖ ਦਿਆਲਾ ਦੇ ਦੇ ਅੱਲਾ ਹੁਣ ਛੱਡ ਪਿਆ ਮੈਂ ਤੇਰੀ ਮੇਰੀ ਤਾਂ ਰੱਖ ਲੈ ਇਸ਼ਾਰਾ ਸਾਡੇ ਵੱਲ ਨੂੰ ਸਾਰਿਆਂ ਵੱਲ ਗੱਲ ਆਪਣੀ ਕਰ ਰਹੇ ਨੇ ਹੁਣ ਆਪਣੀ ਉਹ ਕਰਨੀ ਹੋਰ ਕਿਹਦੀ ਕਰਦੇ ਕਿਹਦੀ ਕਰਦੇ ਦੂਏ ਦੀ ਕਿਉਂ ਕਰਦੇ ਆਪਣੀ ਕਰ ਇਹਦਾ ਮਤਲਬ ਹੈ ਜੇ ਇਦਾਂ ਕਹਿ ਦਵੇ ਜਿਵੇਂ ਮੇਰੀ ਰੱਖ ਲਈ ਤੁਹਾਡੀ ਵੀ ਰੱਖੀ ਜਾਊਗੀ ਜੇ ਤੇ ਗੁਰੂ ਹੁੰਦੇ ਤਾਂ ਕਹਿੰਦੇ ਮੇਰੀ ਛੱਡ ਦੋ ਤੁਸੀਂ ਨਾਨਕ ਨੂੰ ਗੁਰੂ ਕਹਿੰਦੇ ਹੋ ਤਾਂ ਫਿਰ ਉਹ ਕਹਿੰਦੇ ਮੇਰੀ ਸ਼ਰਨ ਪਾਉ ਮੈਂ ਰੱਖ ਲੂੰਗਾ ਪੇ ਇਹ ਪਖੰਡ ਤੁਸੀਂ ਕਿੱਥੋਂ ਬਣਾਇਆ ਤਾਂ ਕਹਿੰਦਾ ਮੈਂ ਸ਼ਰਨ ਪਿਆ ਮੇਰੀ ਦਿਲ ਰੱਖ ਲੈ ਇਹ ਸਾਨੂੰ ਉਪਦੇਸ਼ ਦਿੱਤਾ ਇਹ ਅਸੀਂ ਪੜਦੇ ਹਾਂ ਜਦ ਅਸੀਂ ਪੜਾਂਗੇ ਛਾਣ ਪਰੇ ਕੀ ਰੱਖਦੇ ਅੱਲਾ ਤੇ ਆਪਣੇ ਵਾਸਤੇ ਪੜਾਂ ਕਿਸੇ ਵਾਸਤੇ ਪੜਾਂਗੇ ਫਿਰ ਉਹ ਆਪਣੇ ਵਾਸਤੇ ਲਿਖ ਰਹੇ ਨੇ ਉਹਨਾਂ ਦੇ ਮੋਹ ਜਿਹੜੀ ਕਢਾਈ ਹੈ ਗੱਲ ਉਹਨਾਂ ਦੀ ਆਪਣੇ ਵਾਸਤੇ ਸਾਰਿਆਂ ਦੀ ਬਾਣੀ ਆਪਣੇ ਆਪਣੇ ਵਾਸਤੇ ਹੈ ਸ਼ਰਨ ਪਰੇ ਕੀ ਰੱਖਦੇ ਅੱਲਾ ਹੇ ਅੱਲਾ ਜਿਹੜਾ ਵੀ ਮੇਰੀ ਸ਼ਰਨ ਪੈ ਜਾਂਦਾ ਮੇਰੇ ਵਾਂਗੂ ਉਹਦੀ ਰੱਖ ਲੈ ਨਾਨਕ ਤੁਮਰੇ ਰਾਖੀ ਹੋਣਾ ਰਾਖ ਨਹੀਂ ਹੈ ਰਾਖੀ ਦੇ ਅੱਲਾ ਖੱਖੇ ਹੋਂ ਪੜੇ ਅੱਛਾ ਸ਼ਰਨ ਪਰੇ ਕੀ ਰਾਖ ਦੇ ਅੱਲਾ ਰੱਖ ਲੈ ਫਿਰ ਫਿਰ ਤੇ ਅੱਲਾ ਮੈਂ ਤੇਰੀ ਸ਼ਰਨ ਪੈ ਗਿਆ ਮੇਰੀ ਰੱਖ ਆਪਣੀ ਗੱਲ ਕੀਤੀ ਉਹਨਾਂ ਨੇ ਫਿਰ ਆਪਣੀ ਆਪਣੀ ਨਾਨਕ ਤੁਮਰੇ ਬਾਲ ਗੋਪਾਲਾ ਕਿਹਾ ਕਰ ਨਾਨਕ ਦਾ ਤੇਰਾ ਬਾਲ ਹੈ ਹੇ ਗੋਪਾਲਾ ਗੋਪਾਲਾ ਪਾਲਣਾ ਕਰਨ ਵਾਲਾ ਇਹ ਗੋਪਾਲਾ ਮੈਂ ਤਾਂ ਤੇਰਾ ਬਾਲਕ ਇਹ ਗੱਲ ਸੱਚ ਹੈ ਸਾਡਾ ਸੱਚ ਹੈ ਅਸੀਂ ਇਹ ਗੱਲਾਂ ਸਾਰੀਆਂ ਪੰਡਤੀਆਂ ਨਾਲ ਨੂੰ ਗੁਰੂ ਬਣਾ ਕੇ ਗੁਰਬਾਣੀ ਸਾਰੀ ਪੜਤੀ ਅਸੀਂ ਜਾਣ ਬੁੱਝ ਕੇ ਐਡੇ ਐਡੇ ਅਪਰਾਧ ਅਸੀਂ ਕਰ ਚੁੱਕੇ ਹਾਂ ਜਿਹੜੇ ਬਖਸ਼ ਹੋਏ ਨਹੀਂ ਸਕਦੇ ਉਹਨਾਂ ਅਪਰਾਧਾਂ ਨੇ ਮੱਤ ਮਾਰੀ ਹੈ ਸਾਡੀ ਤਾਂ ਸਿੱਖੀ ਗਈ ਹੈ ਅਪਰਾਧ ਜੋ ਕਰ ਲੈ ਸਿੱਖੀ ਕਿਥੋਂ ਰਹਿਣੀ ਸੀ ਸਾਡੇ ਕੋਲ ਗੁਰੂ ਦੇ ਤਾਂ ਸਾਰੀ ਬਾਣੀ ਪੜ੍ਹਦੀ ਅਸੀਂ ਸਾਰੀ ਗੱਲੇ ਪੜ੍ਹਦੀ ਜੋ ਪੜਾਇਆ ਸੀ ਉਹ ਤਾਂ ਅਸੀਂ ਪੜ੍ਹ ਦਿੱਤਾ ਪੜ੍ਹ ਕੇ ਰੱਖਦਾ ਵਿਸ਼ਨੂੰ ਬਣਾ ਕੇ ਰੱਖਦਾ ਸ਼੍ਰੀ ਕੇ ਖੁਦਾ ਬਣਾ ਕੇ ਰੱਖਦਾ ਜੈ ਜੈ ਹਿੰਦੂ ਦੇ ਹੋ ਜੇ ਅਸੀਂ ਹੋ ਗਏ ਉਹੀ ਕੰਮ ਕਰ ਲਾਂਗੇ ਉਹ ਮੂਰਤੀ ਪੂਜਾ ਹੋਰ ਤਰ੍ਹਾਂ ਦੀ ਕਰਦੇ ਸੀ ਅਸੀਂ ਆ ਬਹਾਨੇ ਬਣਾ ਕੇ ਕਦੇ ਜੱਗ ਕਦੇ ਕੁਝ ਕਦੇ ਕੁਝ ਕਦੇ ਸ਼ਾਸਤਰ ਲੈ ਆਂਦੇ ਕਦੇ ਕੁਝ ਲੈ ਆਂਦਾ ਉਹ ਪੰਜਾਂ ਸ਼ਾਸਤਰਾਂ ਜੋ ਇੱਕ ਵੀ ਰਸਮ ਬਾਸ਼ਾ ਨਹੀਂ ਇੱਕ ਵੀ ਨਹੀਂ ਐ ਜੇ ਸ਼ਾਸਤਰ ਹੁੰਦੇ ਜਿਹੜੀ ਕਮਾਈ ਕਰ ਲਈ ਹੁਣ ਕੋਈ ਪੁੱਛਦਾ ਵੀ ਹੁਣ ਕਦੇ ਨਾਮ ਸੁਣਿਆ ਉਹਨਾਂ ਦੇ ਨਾਲ ਬਸ ਜੇ ਹੋਵੇ ਹੁਣ ਨਵੀਂ ਚੀਜ਼ ਆ ਗਈ ਫਿਰ ਨਵੀਂ ਲੈ ਆਉਂਦੇ ਨੇ ਫਿਰ ਨਵੀਂ ਲੈ ਆਉਂਦੇ ਮਿਲੀ ਭੁਗਤਾ ਉਹਨਾਂ ਉਹ ਉਹਨਾਂ ਨੇ ਕਹਿਤਾ ਹੋਊਗਾ ਵੀ ਤੁਸੀਂ ਕਹਿ ਦਿਓ ਗੁਰੂ ਦਾ ਇੰਨੇ ਪੈਸੇ ਤੁਸੀਂ ਲੈ ਲਓ ਬਾਕੀ ਇਕੱਠੇ ਹੋਣਗੇ ਤੁਸੀਂ ਰੱਖ ਲਿਓ ਤੁਹਾਨੂੰ ਵੀ ਤਾਂ ਕੰਮ ਮਿਲ ਲੈਣੇ ਨੇ ਮਿਲੀ ਭੁਗਤਾ ਲੋਕਾਂ ਨੂੰ ਅਸੀਂ ਕਹਿ ਦਿੰਦੇ ਆ ਵੀ ਹਾਂ ਗੁਰੂ ਦੀ ਅਸਲ ਬੇਵਕੂ ਬਣਾਉਣ ਲੱਗੇ ਨੇ ਹਾਂਜੀ